ਸ਼ਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੂ ਜੀ ਕਾ ਹਰੀ ਦਾ ਪੰਡੇ ਘਰ ਹਰੀ ਦਾ ਪੰਡੇ ਘਰ ਸਵਾਲ ਹੈ ਵੀ ਧਰਮ ਜਿਹੜਾ ਹੈਗਾ ਉਹਦਾ ਸਰੀਰ ਨਾਲ ਨਹੀਂ ਸੰਬੰਧ ਉਹਦਾ ਸੰਬੰਧ ਹੈ ਆਤਮਾ ਨਾਲ ਜੀ ਨਾਲ ਸੰਬੰਧ ਤਾਂ ਲੋਕ ਜੋੜੀ ਬੈਠੇ ਨੇ ਸਰੀਰ ਨਾਲ ਸਰੀਰ ਤੋਂ ਪਛਾਣ ਆ ਵੀ ਇਹ ਪੰਡਤ ਹੈ ਇਹ ਜੋਗੀ ਹੈ ਇਹ ਸਿੱਖ ਹੈ ਇਹ ਮੁਸਲਮਾਨ ਹੈ ਸਰੀਰ ਤੋਂ ਪਛਾਣ ਸਰੀਰ ਨੂੰ ਨੇ ਆਪਣਾ ਖਾਸ ਕਿਸਮ ਦੀ ਡਰੈਸ ਦੇ ਦਿੱਤੀ ਤਾਂ ਕਿ ਉਹ ਪਛਾਣ ਹੋਵੇ ਚਲੋ ਇਹ ਕੋਈ ਹਰਜ ਦੀ ਗੱਲ ਨਹੀਂ ਹੈ ਪਰ ਜਿਹੜੀ ਵਿੱਚ ਚੀਜ਼ ਪਾਉਣੀ ਹੈ ਉਹਦੇ ਸਰੀਰ ਦੇ ਆਤਮਾ ਆਤਮਾ ਵਾਸਤੇ ਜੋ ਵਿੱਚ ਕੁਝ ਵੀ ਨਹੀਂ ਪਾਉਂਦੇ ਫਿਰ ਬਾਹਰਲੇ ਸਰੀਰ ਦਾ ਮਤਲਬ ਕੀ ਹੈ ਜੇ ਧਰਮ ਨਹੀਂ ਪਾਇਆ ਵਿੱਚ ਧਰਮ ਵਾਲੀ ਉਹ ਵਸੂ ਨਹੀਂ ਪਾਈ ਜਿਹਦੇ ਵਾਸਤੇ ਬਾਣਾ ਬਣਾਇਆ ਤੋ ਬਾਹਰਲੇ ਬਾਣੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਿਹੜੇ ਉਹ ਪਾਤਾ ਪੰਡਤ ਨੇ ਆਪਣੀ ਮੋਹਰ ਲਾਤੀ ਵੀ ਮੇਰਾ ਚੇਲਾ ਹੋ ਗਿਆ ਤੇ ਪੰਡਤ ਦਾ ਚੇਲਾ ਹੋ ਗਿਆ ਹੁਣ ਸਿੱਧੂ ਹੋ ਗਿਆ ਜੇ ਤਾਂ ਸਿਰਫ ਇਹੀ ਮੋਹਰ ਲਾਈ ਆ ਹਿੰਦੂ ਹੋ ਗਿਆ ਪਰ ਹਿੰਦੂ ਧਰਮ ਹੈ ਜਿਹੜਾ ਅਸਲ ਤੇ ਤਾਂ ਧਰਮ ਬੇਦ ਹੈ ਧਰਮ ਹਿੰਦੂ ਮਤ ਦਾ ਜੇ ਕੋਈ ਧਰਮ ਹੈ ਤਾਂ ਉਹ ਬੇਦ ਹੈ ਧਰਮ ਬਾਕੀ ਜਿਹੜੇ ਗ੍ਰੰਥ ਬਣੇ ਨੇ ਬੇਦ ਤੋਂ ਥੱਲੇ ਲਾਉਣ ਵਾਲੇ ਨੇ ਇਹਵੇਂ ਸਿੱਖਾਂ ਦੇ ਗੁਰਬਾਣੀ ਤੋਂ ਸਵਾ ਜਿੰਨੇ ਵੀ ਗ੍ਰੰਥ ਨੇ ਸਭ ਰਾਤ ਪਥ ਭ੍ਰਸ਼ਟ ਕਰਨ ਵਾਲੇ ਨੇ ਥੱਲੇ ਲਾਉਣ ਵਾਲੇ ਨੇ ਚਾਹੇ ਉਹ ਇਤਿਹਾਸ ਹੈ ਸਾਰਾ ਹੀ ਕੁਝ ਵੀ ਹੈ ਚਾਹੇ ਸਾਰਾ ਥੱਲੇ ਲਾਉਣ ਵਾਲਾ ਹੀ ਹੈ ਜਿਹੜੇ ਗ੍ਰੰਥ ਨੇ ਦਸੂਦੀ ਬਾਣੀ ਔਰ ਆਦੀ ਬਾਣੀ ਜਿਹੜੀ ਇਹਦੇ ਨਾਲ ਜਿਹੜੀ ਆਤਮਾ ਦੀ ਖਰਾਬ ਹੈ ਜਿਹਦੇ ਵਿੱਚ ਉਹ ਤਾਂ ਹੈਗੀ ਆ ਧਾਰਮਿਕ ਗੱਲ ਜਿਹਦੇ ਵਿੱਚੋਂ ਆਤਮਾ ਨੂੰ ਕੁਝ ਨਹੀਂ ਮਿਲਦਾ ਭਰਮ ਪੈਦਾ ਹੁੰਦਾ ਹੈ ਉਹ ਨੁਕਸਾਨ ਕਰਨ ਵਾਲੀ ਚੀਜ਼ ਹੋ ਗਈ ਧਰਮ ਦੇ ਵਿੱਚ ਫਾਇਦਾ ਕਰਨ ਵਾਲੀ ਚੀਜ਼ ਨਹੀਂ ਜਿਹੜੇ ਉਹ ਕਹਿੰਦੇ ਨੇ ਨਾਨਕ ਨੇ ਪਾਇਆ ਨਹੀਂ ਇਹ ਗੱਲ ਗਲਤ ਹੈ ਵੀ ਨਾਨਕ ਨੇ ਜ਼ਰੂਰ ਨਹੀਂ ਪਾਇਆ ਕਾਫੀ ਉਮਰ ਦੇ ਵਿੱਚ ਇਹ ਗੱਲ ਹੋਈ ਹੈ ਪਾਂਡੇ ਨਾਲ ਗੱਲ ਹੋਈ ਹੈ ਕਿਸੇ ਤੀਰਥ ਬਚਪਨ ਦੀ ਗੱਲ ਨਹੀਂ ਹੈ ਕਿਸੇ ਧਰਮ ਨੂੰ ਧਾਰਨ ਕਰੇ ਤੇ ਬਿਨਾ ਜਿਹੜਾ ਇਹਨਾਂ ਦਾ ਸਹੁਰਾ ਮੂਲਚੰਦ ਚੋਣਾ ਕੱਟੜ ਹਿੰਦੂ ਹੈ ਗੁਰਨਾਨਕ ਦਾ ਉਹਨੇ ਵਿਰੋਧ ਕੀਤਾ ਸਾਰੀ ਉਮਰ ਜਦ ਇਹਨਾਂ ਨੇ ਕਰ ਲਿਆ ਨਾ ਮੋਰਚਾ ਖੋਲ ਲਿਆ ਗੁਰਮਤ ਦਾ ਪੰਡਤ ਦੇ ਖਿਲਾਫ ਹਿੰਦੂ ਧਰਮ ਦੇ ਖਿਲਾਫ ਉਹ ਜਦ ਹੀ ਖਿਲਾਫ ਹੋ ਗਿਆ ਉਹਨੇ ਆਪਣੀ ਕੁੜੀ ਔਰ ਆਪਣੇ ਦੋਤੇ ਦੋਤੀ ਦੋਏ ਦੋਤੇ ਆਪਣੇ ਪਿੰਡ ਲੈ ਗਿਆ ਇੱਥੇ ਛੱਡ ਕੇ ਨਹੀਂ ਗਿਆ ਕਿਉਂ ਵਿਰੋਧੀ ਸੀ ਦੋ ਦਿਨ ਨੂੰ ਜਾ ਕੇ ਸਿੱਧਾ ਦਾ ਚੇਲਾ ਸਾਧਾ ਦਾ ਬਣਾ ਕੇ ਕੰਨ ਬਣਾ ਇਹਦਾ ਮਤਲਬ ਵਿਰੋਧੀ ਹੋ ਕੱਟੜ ਹਿੰਦੂ ਹੈ ਕਿਸੇ ਨੂੰ ਐ ਪੜਨਾ ਸੀ ਸੱਚ ਨੂੰ ਇੱਥੋਂ ਪਰਖਣਾ ਜੇ ਨਾਨਕ ਕਦੇ ਜਰੂਰ ਨਾ ਪਾਉਂਦਾ ਹੁੰਦਾ ਉਹ ਰਿਸ਼ਤਾ ਨਹੀਂ ਕਰਦਾ ਨਾ ਪਿੱਛੋਂ ਪਛਤਾਉਂਦਾ ਹੋਵੇ ਇਹ ਮੈਂ ਇਹਨੂੰ ਕਦੇ ਰਿਸ਼ਤਾ ਕਰਤਾ ਤੇ ਬਰੋਧੀ ਬਾਅਦ ਚ ਪਛਤਾਇਆ ਸਾਰੀ ਉਮਰ ਇਤਿਹਾਸ ਪੜ੍ਹ ਕੇ ਦੇਖੋ ਉਹ ਪਛਤਾਉਂਦਾ ਰਿਹਾ ਵੀ ਇਹਨੂੰ ਮੈਂ ਕਿਉਂ ਰਿਸ਼ਤਾ ਕਰਨਾ ਸੀਗਾ ਸਮਰੰਦੀ ਹੈ ਜੇ ਨਾਨਕ ਨੇ ਜਰੂਰ ਨਾ ਪਾਇਆ ਹੁੰਦਾ ਤੇ ਫੇਰ ਨਹੀਂ ਹੋ ਸਕਦਾ ਇਹਨੂੰ ਸ਼ਾਇਦ ਪਤਾ ਨਹੀਂ ਇਸ ਗੱਲ ਦਾ ਸਾਡੇ ਅੱਜ ਤੋਂ 50 ਸਾਲ ਪਹਿਲਾਂ ਆਨੰਦ ਕਾਰਜ ਨਹੀਂ ਸੀ ਕਰਾਉਂਦੇ ਜਾਂ ਮਰਤਰੀ ਨਹੀਂ ਛਕਿਆ ਹੁੰਦਾ ਸੀ ਹੁਣ ਕਰਾਉਣ ਲੱਗੇ ਹੁਣ ਵੀ ਬੈਠਾ ਕਰਾ ਲੈਂਦੇ ਨੇ ਜੇ ਇਸਲਾਮ ਧਾਰਨ ਨਹੀਂ ਕੀਤਾ ਹੋਇਆ ਨਕਾਹ ਨਹੀਂ ਹੋ ਸਕਦਾ ਇਸ ਕਰਕੇ ਪਹਿਲਾਂ ਇਸਲਾਮ ਧਾਰਨ ਕਰਦੇ ਨੇ ਪਿੱਛੋਂ ਨਕਾਹ ਹੁੰਦਾ ਤੇ ਜਿਹੜੇ ਹੁਣ ਵੀ ਕਰਦੇ ਨੇ ਨਾ ਪਹਿਲਾਂ ਜਨੇਊ ਪਾਉਣਾ ਪੈਂਦਾ ਪਿੱਛੋਂ ਫੇਰੇ ਹੁੰਦੇ ਪਹਿਲਾਂ ਅੰਮ੍ਰਿਤ ਛਕਣਾ ਪੈਂਦਾ ਪਿੱਛੋਂ ਆਨੰਦ ਕਰਦੇ ਹੁੰਦੇ ਚਾਹੀਦੇ ਨੇ ਇਹ ਕਰਦੇ ਨੇ ਨਹੀਂ ਕਰਦੇ ਅਲੱਗ ਗੱਲ ਹੈ ਇਹ ਧਰਮ ਦਾ ਵੀ ਕਰੂਰ ਹੁੰਦਾ ਕੋਈ ਐਵੇਂ ਨਹੀਂ ਹੈਗਾ ਵਿਦਵਾਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਗੱਲਾਂ ਦਾ ਨਾਨਕ ਦੇ ਕਿਵੇਂ ਹੋ ਗਏ ਤੇਰੇ ਕਿਵੇਂ ਹੋ ਗਏ ਕਿਵੇਂ ਕਰਾਤੇ ਵਿਆਹ ਕਿਵੇਂ ਹੋ ਗਏ ਅਜੋ ਤੱਕ ਜਿਹੜੇ ਸਾਡੇ ਸਿੰਘ ਸੀ ਨਾ ਗੁਰੂ ਜਾਂਦੇ ਰਹਿੰਦੇ ਪਾਣੀਆਂ ਦੇ ਬਈਆਂ ਦੇ ਉਹਨਾਂ ਦੇ ਸਾਈਨ ਹੋਏ ਹੋਏ ਤੀਰਥਾਂ ਦੇ ਜਾਂਦੇ ਰਹੇ ਬਾਕਾਇਦਾ ਸਾਈਨ ਹੋਏ ਹੋਏ ਨੇ ਪਾਣੀਆਂ ਦੀਆਂ ਬਈਆਂ ਚ ਗੱਲ ਉਪਦੇਸ਼ੋ ਨਵੇਂ ਪਾਸ਼ਾ ਦਸਨ ਮੈਂ ਦੇਖੇ ਨੇ ਦੇ ਵਿੱਚ ਜਿਹੜੇ ਸਾਡੇ ਬੰਦੇ ਸੀ ਨਾ ਸਿੰਘ ਇਹਨਾਂ ਦੇ ਫੁੱਲ ਪਾਉਣ ਲੱਗਿਆਂ ਦੇ ਸਾਰਿਆਂ ਦੇ ਉੱਥੇ ਦਰਜ ਹੋਏ ਨੇ ਪਾਣਿਆਂ ਦੀਆਂ ਬਈਆਂ 'ਚ ਪਾਣਿਆਂ ਦੀਆਂ ਬਈਆਂ ਵਿੱਚੋਂ ਸਬੂਤ ਲੈ ਕੇ ਹੁਣ ਕਿਤਾਬਾਂ ਲਿਖਦੇ ਨੇ ਉਹਨਾਂ ਦੇ ਡੇਟਾ ਉਹਨਾਂ ਦੇ ਔਲਾਦ ਬੇਰਵਾ ਹੁੰਦਾ ਨਾ ਇਹਦਾ ਪਾਉਣਾ ਕੁਰਸੀ ਦਾ ਕੁਰਸੀ ਨਾਮਿਆਂ ਦਾ ਫੈਸਲਾ ਕੋਰਟਾਂ 'ਚ ਪਾਣਿਆਂ ਦੀਆਂ ਬਈਆਂ 'ਚ ਹੁੰਦਾ ਸੀ ਹੋਰ ਕਿਤੇ ਕੋਈ ਕੁਰਸੀ ਨਾਮ ਨਹੀਂ ਸੀ ਹੁੰਦਾ ਇਹਦੀ ਔਲਾਦ ਕਿੰਨੀ ਹੈ ਵਾਰਿਸ ਕੌਣ ਨੇ ਜੇ ਝਗੜਾ ਹੋ ਜਾਏ ਅਦਾਲਤ ਦੇ ਵਿੱਚ ਕੋਈ ਰਿਕਾਰਡ ਨਹੀਂ ਸੀ ਸਵਾਰ ਪਾਣੇ ਦੀ ਵਜ੍ਹਾ ਤੇ ਉੱਥੇ ਤਾਂ ਜ਼ਰੂਰੀ ਸੀ ਰਿਕਾਰਡ ਦੇ ਵਿੱਚ ਕਰਾਉਣਾ ਦਾ ਇਹ ਵਿਦਵਾਨਾਂ ਨੂੰ ਕੋਈ ਬਗਲ ਇਸ ਗੱਲ ਦਾ ਉਸ ਵੇਲੇ ਦਾ ਕਾਨੂੰਨ ਕੀ ਸੀ ਔਰ ਧਰਮ ਦਾ ਕਾਨੂੰਨ ਕੀ ਹੁੰਦਾ ਜਿਹਦੇ ਜਿਹੜੇ ਗੱਲ ਦੀ ਸਾਰੀ ਦੀ ਸਮਝ ਨਹੀਂ ਤੁਸੀਂ ਇਹ ਗੱਲਾਂ ਨੂੰ ਕੋਈ ਸਮਝ ਲਓਗੇ ਇੱਥੇ ਕੀ ਹੈ ਇੱਥੇ ਤੀਰਥ ਦੇ ਗਏ ਨੇ ਬਾਹਮਣ ਉਹ ਮੰਜੀਆਂ ਦੇ ਬਰਾਬਰ ਨੇ ਜਿਹੜੀਆਂ ਤੀਜੇ ਪਾਸ਼ਾ ਨੇ ਥਾਪੀਆਂ ਸੀ ਮੰਜੀਆਂ ਦੇ ਤੇ ਪੀੜੇ ਦੇ ਤੇ ਯਾਨੀ ਆਪਣੇ ਸਮਝ ਰੋ ਛੋਟੇ ਆਪਣੇ ਥੱਲੇ ਦੇ ਉੱਪਰੋਂ ਥੱਲੇ ਦੇ ਉਹ ਇੱਕ ਕਿਸਮ ਦੇ ਏਜੰਟ ਬਣਾ ਧਰਮ ਨੂੰ ਜੋੜ ਵਾਲੇ ਆਪਣੇ ਸਪੋਰਟਰ ਬਣਾਤੇ ਸਿੱਖ ਵੀ ਤੁਸੀਂ ਵੀ ਭਾਈ ਐਨੇ ਹੱਦ ਤੱਕ ਸਿਰਫ ਕਰਿਆ ਕਰੋ ਇਦੋਂ ਵੱਧ ਗੱਲ ਨਹੀਂ ਕਹਿਣੀ ਜੇ ਵੱਧ ਨੇ ਸਾਡੇ ਕੋਲ ਆਇਓ ਵੱਧ ਵਾਲੇ ਸਵਾਲ ਨੇ ਜੀ ਕਿਸੇ ਤੇ ਜਿਹੜੀ ਤੁਸੀਂ ਮਤਲਬ ਸਮਝਾ ਨਹੀਂ ਸਕਦੇ ਗੱਲ ਉਹ ਸਮਝਾਇਓ ਤੁਸੀਂ ਪੁੰਨ ਪਾਪ ਤੱਕ ਦੀ ਗੱਲ ਕਰੋ ਪਾਪ ਪੁੰਨ ਹਮਾਰੇ ਬਸ ਨਾ ਉਹ ਪਾਪ ਨੂੰ ਮੰਨਦੇ ਨੇ ਅਸੀਂ ਮੰਨਦੇ ਇਸ ਗੱਲ ਤੇ ਸਟ੍ਰੈਸ ਕਰੋ ਵੀ ਜੋ ਹੋ ਰਿਹਾ ਉਹਦੇ ਪਾਣੇ ਦਾ ਹੋ ਰਿਹਾ ਹੋਰ ਕੋਈ ਕਿਸੇ ਦਾ ਦਖਲ ਨਹੀਂ ਜਨਤਾ ਕੇ ਬਸ ਕੁਝ ਨਹੀਂ ਬਸ ਇੱਥੇ ਤੱਕ ਦਾ ਪ੍ਰਚਾਰ ਕਰੇ ਬਾਕੀ ਅੰਤਨ ਬੇੜਾ ਤੇਰੇ ਜੀਵੇ ਦੀ ਤੇ ਨਵੇੜਾ ਜੀਵ ਨਾਲ ਹੋਣਾ ਆਤਮਾ ਨਾਲ ਹੋਣਾ ਸਰੀਰ ਤਾਂ ਇੱਥੇ ਰਹਿ ਜਾਣਾ ਪਰ ਦੋ ਤਿੰਨ ਗੱਲਾਂ ਉਹਨਾਂ ਨੂੰ ਦੱਸੀ ਹੋਈਆਂ ਸੀ ਉਹੀ ਹਿੰਦੂ ਮਤ ਤੋਂ ਸਿੱਖ ਮਤ ਵੱਲ ਨੂੰ ਲੈ ਕੇ ਜਾਂਦੀ ਹੈ ਹਿੰਦੂ ਮਤ ਦੀ ਪਟੜੀ ਤੋਂ ਸਿੱਖ ਮਤ ਵੱਲ ਨੂੰ ਲਾਈਨ ਤੇ ਚੜ੍ਹਦੀਆਂ ਨੇ ਗੱਲਾਂ ਦੋ ਤਿੰਨ ਜਿਹੜੀਆਂ ਇਹੀ ਨੇ ਮੂਲ ਉਹਦੀਆਂ ਨਹੀਂ ਹੁਣ ਫਿਰ ਤਾਂ ਜਾ ਕੇ ਆਤਮਾ ਦਾ ਵਿਸਾਰ ਆਤਮਾ ਕੀ ਹੁੰਦੀ ਹੈ ਉਹਨਾਂ ਦੇ ਵਿੱਚ ਤਾਂ ਹੈ ਹੀ ਨਹੀਂ ਆਤਮਾ ਕੀ ਹੁੰਦੀ ਹੈ ਉਸ ਤੇ ਚੈਪਟਰ ਹੈ ਨਹੀਂ ਸਾਡੇ ਚੈਪਟਰ ਅਗਲਾ ਸ਼ੁਰੂ ਹੁੰਦਾ ਹੈ ਇੱਥੇ ਕੀ ਹੈ ਜੇ ਪੰਡਤ ਨਾਲ ਪਾਂਡੇ ਨਾਲ ਗੱਲ ਹੋਈ ਪਾਂਡਾ ਅਸਲੀ ਗੁਰੂ ਪਾਂਡਾ ਉਹਦਾ ਤੀਰਥ ਤੇ ਇਹ ਗੱਲ ਕਿਸੇ ਤੀਰਥ ਤੇ ਹੋਈ ਹੈ ਪਾਂਡੇ ਨਾਲ ਗੱਲ ਹੈ ਪਾਂਡੇ ਨਾਲ ਪਹਿਲੀ ਗੱਲ ਇਹ ਪੰਡਤ ਨਾਲ ਗੱਲ ਨਹੀਂ ਬੰਬੜ ਨਾਲ ਗੱਲ ਨਹੀਂ ਪਰ ਗੁਰਬਾਣੀ ਕੀ ਕਹਿੰਦੀ ਬਾਹਮਣ ਗੁਰੂ ਹੈ ਜਗਤ ਕਾ ਰੰਗ ਕਾ ਗੁਰੂ ਹੈ ਜਿਹਨੇ ਉਹ ਬਾਹਮਣ ਪਾਉਂਦਾ ਹੁੰਦਾ ਪਾਣਾ ਨਹੀਂ ਬੋਲਦਾ ਇਹ ਵੀ ਇੱਕ ਗੱਲ ਦੱਸਣ ਵਾਲੀ ਗੱਲ ਪਾਂਡੇ ਨਾਲ ਹੋ ਰਹੀ ਹੈ ਜਿਹਨੇ ਉਹਦਾ ਬਾਹਮਣ ਪਾਉਂਦਾ ਹੁੰਦਾ ਪਾੜਾ ਘਰ ਹੁੰਦਾ ਹੀ ਨਹੀਂ ਪਿੰਡ 'ਚ ਪਾੜਾ ਹੁੰਦਾ ਨਹੀਂ ਪਾੜਾ ਤੀਰਥ ਤੇ ਜਿਨ੍ਹਾਂ ਲੋਕਾਂ ਨੂੰ ਇਹ ਸਮਝ ਨਹੀਂ ਉਹਨਾਂ ਨੇ ਉਲਟਾ ਕਰਦੇ ਨੇ ਜਿੰਨੇ ਪੰਡਤ ਨੇ ਲੈ ਕੇ ਜਾਂਦੇ ਨੇ ਤੀਰਥ ਤੇ ਆਪਣੀ ਸੰਗਤ ਨੂੰ ਜੋ ਚੜਾਵਾ ਚੜਦਾ ਪੜਨ ਨੂੰ ਚੌਥਾ ਹਿੱਸਾ ਮਿਲਦਾ ਕਮਿਸ਼ਨ ਉਹ ਕਹਿ ਲੋ ਚਾਹੇ ਕੁਝ ਵੀ ਕਰ ਲੋ ਪਾਣੇ ਨੇ ਚੌਥਾ ਸਭ ਉਹ ਸੰਗਤ ਹੈ ਜਿਹੜੀ ਉਹ ਲੈ ਕੇ ਆਇਆ ਪੜਨ ਨੂੰ ਦੇ ਜੋ ਵੀ ਕੁਝ ਉਹਨੇ ਲੈ ਕੇ ਜਾਣਾ ਅੱਗੇ ਰਾਸ਼ਨ ਲੈ ਜਾਂਦੇ ਸੀ ਕੋਈ ਮਿੱਠਾ ਲੈ ਗਿਆ ਕੋਈ ਪੈਸੇ ਕੁਝ ਵੀ ਦੇਵੇ ਉਹ ਸਾਰਾ ਇਕੱਠੇ ਚੋਂ ਚੌਥਾ ਹਿੱਸਾ ਪੜਨ ਨੂੰ ਦੇ ਜਿਹੜਾ ਬਾਬਲ ਲੈ ਕੇ ਆਇਆ ਹੁਣ ਇਹ ਗੱਲ ਪੰਡਤਾਂ ਨਹੀਂ ਹੋ ਰਹੀ ਇਹ ਗੱਲ ਬਾਹਮਣ ਹੋ ਰਹੀ ਹੈ ਪਾਣੇ ਨਾ ਹੋ ਰਹੀ ਜਿਹੜੇ ਗੁਰਨਾਮ ਦਾ ਵਿਆਹ ਹੋਇਆ ਵਿਆਹ ਹੋਇਆ ਨਾ ਉਹਨਾਂ ਜਿਹੜੇ ਉਹਨੇ ਪਾਇਆ ਹੋਇਆ ਇੱਥੇ ਕਨੈਕਸ਼ਨ ਜਿਹੜੇ ਉਹ ਹੋਰ ਬੰਦ ਰਹੇ ਨੇ ਪਾਣੇ ਤੋਂ ਵੀ ਪੰਡਤ ਤਾਂ ਹੈਗਾ ਛੋਟਾ ਗੁਰੂ ਤੂੰ ਹੈਗਾ ਬੜਾ ਗੁਰੂ ਮੇਰੇ ਜਿਹੜੇ ਉਹ ਸਰੀਰ ਨੂੰ ਤਾਂ ਬਾਤ ਤਾਂ ਉਹਨੇ ਸਾਰਿਆਂ ਦੇ ਬਾਤ ਇੱਕ ਉਹ ਮੈਨੂੰ ਹੋਰ ਚਾਹੀਦਾ ਆਤਮਾ ਦੇ ਪਾਉਣ ਵਾਲਾ ਕਿਉਂਕਿ ਅੱਗੇ ਹਿਸਾਬ ਆਤਮਾ ਦਾ ਹੋਣਾ ਸਰੀਰ ਦਾ ਨਹੀਂ ਹੋਣਾ ਇਹ ਉਹ ਇੱਥੇ ਰਹਿ ਜਾਣ ਇਹ ਨਾਲ ਨਹੀਂ ਜਾਣਾ ਸਰੀਰ ਨੇ ਮਰ ਜਾਣਾ ਤੇ ਇੱਥੇ ਤੇ ਰੱਖ ਦੇਣ ਸੰਸਕਾਰ ਵਾਸਤੇ ਨਾਲੇ ਉਹ ਜਲ ਜਾਣਾ ਸਰੀਰ ਨੇ ਜਲਣਾ ਜਿਹੜੇ ਉਹਨੇ ਤਾਂ ਪਹਿਲਾਂ ਜਲ ਜਾਣ ਧੱਗਾ ਹੀ ਉਹ ਸਰੀਰ ਨੂੰ ਤਾਂ ਜਦ ਆਂਚ ਲੱਗਣੀ ਹੈ ਲੱਗਣੀ ਹੈ ਇਹਨੇ ਤਾਂ ਪਹਿਲਾਂ ਹੀ ਜਲ ਜਾਣਾ ਇਹਦਾ ਮੈਨੂੰ ਇਹਦਾ ਤੇ ਮੈਨੂੰ ਭਰੋਸਾ ਨਹੀਂ ਇਹ ਉਹ ਮੈਨੂੰ ਤੇਰਾ ਪਾਰ ਕਰ ਦੂਗਾ ਇਹ ਨਾ ਮੇਰੇ ਨਾਲੇ ਨਹੀਂ ਜਾਣਾ ਇਹ ਸਰੀਰ ਨਹੀਂ ਜਾਣਾ ਇਹ ਦਲੀਲ ਹੈ ਉਹ ਜਿਹੜੇ ਉਹ ਕਿਹਾ ਜਾ ਚਾਹੀਦਾ ਮੈਨੂੰ ਜਿਹਦੇ ਵਿੱਚ ਕਪਾਹ ਤੋਂ ਬਣਿਆ ਹੋਇਆ ਜਿਹੜੇ ਉਹ ਨਹੀਂ ਚਾਹੀਦਾ ਉਹ ਦਿਆ ਤੋਂ ਬਣਿਆ ਹੋਇਆ ਜਿਹੜੇ ਉਹ ਚਾਹੀਦਾ ਉਹਦੇ ਚ ਦਿਆ ਹੋਵੇ ਇਹਦਾ ਮਤਲਬ ਹੈ ਪੰਡਤ ਵਿੱਚ ਉਹਦੇ ਵਿੱਚ ਦਿਆ ਹੈ ਨਹੀਂ ਖਤਮ ਹੋ ਗਿਆ ਦਿਆ ਖਤਮ ਹੈ ਧਰਮ ਜੋ ਜੇ ਧਰਮ 'ਚ ਦਇਆ ਹੁੰਦੀ ਤਾਂ ਝੂਠੇ ਧਰਮ ਦਾ ਪ੍ਰਚਾਰ ਨਾ ਕਰੇ ਜਾਣ ਬੁੱਝ ਕੇ ਜਦ ਅਸੀਂ ਝੂਠਾ ਪ੍ਰਚਾਰ ਕਰਦੇ ਹਾਂ ਇਹਨਾਂ ਬੰਦਾ ਦਇਆ ਬੰਦੇ 'ਚ ਚਹੇ ਨਹੀਂ ਤਾਂ ਤਸਾਈ ਹੈ ਜਿੰਨੇ ਵੀ ਬੰਦੇ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਦੇ ਨੇ ਦਇਆ ਉਹਨਾਂ 'ਚ ਨਹੀਂ ਹੈ ਉਹ ਬਹੁਤ ਵੱਡੇ ਭਲੇਖੇ ਨੇ ਜੇ ਦਇਆ ਸਮਝਦੇ ਨੇ ਉਹ ਹੋਰੇ ਕਿਸੇ ਚੀਜ਼ ਨੂੰ ਦਇਆ ਸਮਝਦੇ ਹੋਣਗੇ ਤੂੰ ਜੀਆਂ ਨੂੰ ਮਾਰਦੇ ਹੋ ਬੱਗਾ ਬੱਗੇ ਕੱਪੜੇ ਤੀਰਥ ਮਸਾਲਾ ਮਸਨ ਘੁੱਟ ਘੁੱਟ ਜੀਆਂ ਖਾਂਦੇ ਬੱਗੇ ਨਾ ਕਹੀਆਂ ਕੀ ਮਤਲਬ ਹੈ ਚਿੱਟੇ ਕੱਪੜੇ ਨੇ ਚਿੱਟੀ ਮਾਲਾ ਫੜੀ ਹੈ ਸੰਤ ਨੇ ਉਹਦਾ ਜੀਆਂ ਨੂੰ ਘੁੱਟ ਕੇ ਖਾਣ ਦਾ ਮਤਲਬ ਉਹਨਾਂ ਦੀ ਜਿਹੜੀ ਬੁੱਧੀ ਨੂੰ ਉਹਨੂੰ ਕਰ ਰਹੇ ਨੇ ਕਿਸੇ ਦੀ ਅਕਲ ਨੂੰ ਹੋਰ ਪ੍ਰੈਸ ਕਰ ਦੇਣਾ ਛੋਟਾ ਕਰ ਦੇਣਾ ਬੇਪੂ ਬਣਾ ਦੇਣਾ ਜੀਆਂ ਖਾਂਦੇ ਆ ਜੀ ਨੂੰ ਕੌਣ ਖਾਊ ਜਾਤ ਨੂੰ ਖਾਊਗਾ ਇੱਥੇ ਜੀਆਂ ਖਾਨ ਤੇ ਲਿਖਿਆ ਹੋਇਆ ਅੰਤਰ ਮੇੜਾ ਤੇਰੇ ਜੀ ਤੇ ਜੀ ਤੇ ਚੇਤਨ ਜੀ ਨੂੰ ਕੌਣ ਖਾ ਲੂਗਾ ਉਹਦੀ ਅਕਲ ਖਾ ਰਹੇ ਨੇ ਉਹ ਨਾਸ ਕਰ ਰਹੇ ਨੇ ਅਕਲ ਦਾ ਬੱਗੇ ਨਾ ਕਹੀਆਂ ਉਹ ਤੀਰਥਾਂ ਦੇ ਜਿਹੜੇ ਸੰਤ ਰਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠਾਗੁਰ ਕਬੀਰ ਕਹਿ ਰਿਹਾ ਤੀਜੇ ਪਾਸ਼ਾ ਕਹਿ ਰਹੇ ਨੇ ਚਿੱਟੇ ਜਿਹਨ ਕੇ ਕੱਪੜੇ ਉਹੀ ਨੇ ਬੱਗੇ ਬੈਲੇ ਜਿੱਤ ਕਠੋਰ ਜੀਓ ਤਿੰਨ ਮੁਖ ਨਾਮ ਮੂੰਹ ਦੇ ਵਿੱਚ ਹੁੰਦਾ ਨਾਮ ਰਟਣ ਯੋਗ ਰਾਮ ਰਾਮ ਤਿੰਨ ਮੁਖ ਨਾਮ ਨਾ ਪਜੇ ਅੰਦਰੋਂ ਨਹੀਂ ਨਾਮ ਉਪਜਦਾ ਉਹਦੇ ਅੰਦਰੋਂ ਨਹੀਂ ਹੋਵੇ ਆਹ ਇੱਕ ਹੋਣ ਨਾ ਹੋ ਜਗਣ ਤੇ ਹੋਏ ਤਾਂ ਹੁਕਮੇ ਹੈ ਨਾਮ ਦਾ ਤੇਰੇ ਅੰਦਰੋਂ ਜਦ ਪੈਦਾ ਹੋਵੇ ਜਦ ਤੂੰ ਇੱਕ ਹੋਵੇ ਅਸਲ ਜੇ ਨਹੀਂ ਪੈਦਾ ਹੋਣਾ ਅੰਦਰੋਂ ਨਾਮ ਪੈਦਾ ਹੋਣਾ ਤੁਰਕੀ ਬਾਣੀ ਆਉਣੀ ਅੰਦਰੋਂ ਗਿਆਨ ਪੈਦਾ ਹੋਣਾ ਤਿੰਨ ਮੁਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜਿਉ ਦੂਜੇ ਵਿਆਪੈ ਐ ਸਰੀਰ ਨਾਲ ਜੁੜੇ ਹੋਏ ਨੇ ਬਾਹਰਲੇ ਨੂੰ ਉਹਨਾਂ ਨੂੰ ਵਿਆਪ ਕੀ ਰਹੇ ਨੇ ਹੋਕਣ ਲੋਭ ਲੋਭ ਵਿਆਪਿਆ ਹੈ ਦੂਜੇ ਵਿਆਪੈ ਚੋਰ ਜਿਉ ਸੇ ਬੂਰ ਨਾ ਬੁਝੇ ਆਪਣਾ ਸੇ ਪਸਵਾ ਸੇਠੋ ਜਮੂਲ ਕੀ ਹੈ ਉਹਦਾ ਹੈ ਜੀ ਆਤਮਾ ਦਾ ਮੂਲ ਉਹਦਾ ਹੈ ਪ੍ਰਾਤਮਾ ਜਿਹਦੇ ਵਿੱਚੋਂ ਆਤਮਾ ਪੈਦਾ ਹੋਈ ਹੈ ਉਹਨੂੰ ਨਹੀਂ ਜਾਣਦੇ ਯਾਨੀ ਨਿਰਾਕਾਰੀ ਜੀਵਨ ਨਹੀਂ ਹਰ ਦਾ ਉਹ ਸਾਕਾਰੀ ਜੀਵਨ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਨੇ ਇਹਦੇ ਵਾਸਤੇ ਹੀ ਜੋ ਕੁਝ ਕਰਦੇ ਨੇ ਬੇਈਮਾਨੀ ਕਰਨੀ ਪੈ ਜਾ ਕੁਝ ਵੀ ਕਰਨਾ ਪੈ ਜਾ ਗਲਤ ਉਪਦੇਸ਼ ਕਰਨਾ ਪੈ ਜਾ ਸੰਸਾਰੀ ਜੀਵਨ ਨੂੰ ਸੱਚ ਮੰਨਦੇ ਨੇ ਇਹਦੇ ਵਾਸਤੇ ਹੀ ਕਰਦੇ ਨੇ ਜੋ ਠੱਗੀ ਠੋਰੀ ਕੁਝ ਵੀ ਕਰਨਾ ਪੈ ਇਸ ਜੀਵਨ ਤੇ ਗੁਰਬਾਣੀ ਵਿਸ਼ਵਾਸ ਨਹੀਂ ਕਰਦੀ ਸੰਸਾਰੀ ਜੀਵਨ ਤੇ ਵਿਸ਼ਵਾਸ ਨਹੀਂ ਕਰਦੀ ਬਾਣੀ ਸੰਸਾਰੀ ਆਦਮੀ ਸੰਸਾਰੀ ਜੀਵਨ ਤੇ ਵਿਸ਼ਵਾਸ ਕਰਦਾ ਸਾਰਾ ਸੰਸਾਰੇ ਕਰਦਾ ਇਸ ਕਰਕੇ ਭਗਤਾਂ ਦੇ ਸਹਸਾਰੀਆਂ ਜੋੜ ਕਦੇ ਨਾ ਆਇਆ ਇਹਨਾਂ ਦਾ ਜੋੜ ਨਹੀਂ ਆਇਆ ਆਏ ਨਹੀਂ ਸਕਦਾ ਲੋਕ ਕਹਿ ਰਹੇ ਨੇ ਦਿਆ ਕਪਾ ਦਇਆ ਹੋ ਸਕਦੀ ਹੈ ਬਾਅਦ ਦੇ ਵਿੱਚ ਪਹਿਲਾਂ ਹੋ ਸੰਤੋਖ ਜੇ ਸੰਤੋਖ ਨਹੀਂ ਤਾਂ ਦਇਆ ਹੋਣੀ ਹੈ ਦਇਆ ਹੈ ਤਾਂ ਸੰਤੋਖ ਹੈ ਸੰਤੋਖ ਹੈ ਤਾਂ ਦਇਆ ਸੰਤੋਖ ਸੂਤ ਸੰਤੋਖ ਸੂਤ ਤੇ ਕਪਾ ਹੋ ਸੂਤ ਤਾਂ ਹੀ ਹੋਊਗਾ ਜੇ ਕਪਾ ਹੈ ਨਹੀਂ ਤਾਂ ਸੂਤ ਕਿੱਥੋਂ ਜੇ ਦਇਆ ਨਹੀਂ ਤਾਂ ਸੰਤੋਖ ਆਉਣਾ ਸੰਤੋਖ ਸੂਤ ਜਦ ਗੱਡੀ ਯਤਨ ਕਰਨਾ ਫਿਰ ਸੰਤੋਖ ਦੇ ਬਾਅਦ ਯਤਨ ਸ਼ੁਰੂ ਹੁੰਦਾ ਹੈ ਸੰਤੋਖ ਦੇ ਬਾਅਦ ਭਗਤੀ ਸ਼ੁਰੂ ਹੁੰਦੀ ਹੈ ਸੰਤੋਖ ਤਾਂ ਸਿਰਫ ਮਾਇਆ ਤੋਂ ਪਿੱਛੇ ਹਟਣਾ ਹੈ ਜਿਹੜਾ ਮਾਇਆ ਦੀ ਦਲਦਲ ਦੇ ਵਿੱਚ ਚਲੇ ਗਏ ਨਾ ਦੂਰ ਤੱਕ ਮਾਇਆ ਦੀ ਦੌੜ ਹੈ ਮਾਇਆ ਵਾਸਤੇ ਕੁਝ ਵੀ ਜਿਹੜਾ ਕਰ ਨੂੰ ਤਿਆਰ ਹੈ ਪਾਪ ਉੱਥੋਂ ਹਟਿਆ ਵੀ ਮਾਇਆ ਵਾਸਤੇ ਕੁਝ ਵੀ ਕਰਨਾ ਇਹ ਤਾਂ ਪਰਮੇਸ਼ਰ ਹੈ ਜਿਹੇ ਜੀ ਮਿਲੂ ਉਹ ਜੀ ਖਾ ਲਾਂਗੇ ਮਾਇਆ ਵਾਸਤੇ ਕੋਈ ਧਰਮ ਨਹੀਂ ਕਰਨਾ ਮਾਇਆ ਵਾਸਤੇ ਝੂਠ ਨਹੀਂ ਬੋਲਣਾ ਮਾਇਆ ਵਾਸਤੇ ਧਰਮ ਦਾ ਵਿਸ਼ੂਦ ਨਹੀਂ ਕਰਨਾ ਰੋਟੀ ਮਿਲੇ ਨਾ ਮਿਲੇ ਸੱਚ ਬੋਲਣਾ ਕੋਈ ਵਿਪਤਾ ਚਾਹੇ ਕਹੇ ਜਿਓ ਪੈਜ ਵਿੱਚ ਸੱਚ ਤੋਂ ਪਿੱਛੇ ਨਹੀਂ ਹਟਣਾ ਸੱਤਾ ਪਰਵੰਡ ਵੀ ਕਹਿ ਰਿਹਾ ਸੱਚ ਜੇ ਗੁਰ ਫਰਮਾਇਆ ਕਿ ਉਹ ਇਦੋਂ ਬੋਲੋ ਹਟੀਏ ਬਾਪ ਥੋੜੀ ਹਟਾਇਆ ਜਾ ਸਕਦਾ ਪਿੱਛੇ ਮੈਨੂੰ ਹੁਕਮ ਹੋ ਗਿਆ ਸੱਚ ਬੋਲ ਮਾਫੀ ਤਾਂ ਹੋਣੀ ਸੱਚ ਬੋਲਿਆ ਸ੍ਰੀ ਚੰਦ ਦੇ ਖਿਲਾਫ ਬੋਲ ਗਿਆ ਗੁਰੂ ਨਾਨਕ ਦੇ ਮੁੰਡੇ ਦੇ ਖਿਲਾਫ ਬੋਲ ਗਿਆ ਦੋਹਾਂ ਮੁੰਡਿਆਂ ਦੇ ਖਿਲਾਫ ਬੋਲ ਗਿਆ ਗੁਰਬਾਣੀ ਚ ਪੁੱਤਰੀ ਕਾਲ ਨਾ ਪਾੜਿਓ ਕਰ ਪੀਰੋ ਕੰਨ ਗਿਆ ਪਹਿਲਾ ਪੁੱਤਾਂ ਨੇ ਗੁਰੂ ਨਾਨਕ ਦੇ ਨੇ ਜਿਹੜਾ ਬਚਨ ਕਿਹਾ ਸੀ ਲੋਕਾਂ ਨੂੰ ਲੋਕਾਂ ਨੇ ਮੰਨ ਲਿਆ ਉਹਨਾਂ ਨੇ ਨਹੀਂ ਮੰਨਿਆ ਵਿਰੋਧੀ ਹੋ ਗਏ ਉਲਟਾ ਜਾ ਕੇ ਪੀਰ ਦੇ ਕੋਲ ਕੰਨ ਦੇ ਵਿੱਚ ਉਹ ਮੁਰਗੀ ਪਾਈ ਮੁਰਟੀਏ ਬੋਰੀ ਕਢਾ ਲਈ ਕੰਨ ਪੜਵਾ ਲਿਆ ਕਹਤੀ ਨਾ ਸੱਚ ਇਹ ਗੱਲ ਬਹੁਤ ਔਖੀ ਸੀ ਕਹਿਣੀ ਪਹਿਲੀ ਵਾਰ ਇੱਕ ਆਦਮੀ ਜੀ ਨੇ ਇਹ ਗੱਲ ਕਹੀ ਹੈ ਕਿਸੇ ਇਤਿਹਾਸ 'ਚ ਗੱਲ ਨਹੀਂ ਲਿਖੀ ਹੋਈ ਸ੍ਰੀ ਚੰਦ ਦੇ ਖਿਲਾਫ ਕੋਈ ਨਹੀਂ ਬੋਲਿਆ ਉਹ ਬੋਲਣਾ ਕੋਈ ਸੱਚ ਜੇ ਬੋਲਣਾ ਸੱਚ ਜੇ ਬੋਲਣਾ ਕਹਤਾ ਸੱਚ ਕਹ ਕੁਝ ਵੀ ਹਸ਼ਰ ਹੋਵੇ ਸੱਚ ਬੋਲਣ ਵਾਲੇ ਨੂੰ ਸੱਚ ਬੋਲਣਾ ਪੈਂਦਾ ਹਸ਼ਰ ਹਸ਼ਰ ਕੀ ਹੋਇਆ ਭਗਤਾਂ ਦਾ ਕੀ ਹਸ਼ਰ ਹੋਇਆ ਗੁਰੂਆਂ ਦਾ ਕੀ ਹਜਰ ਹੋਇਆ ਸੱਚ ਬੋਲਣ ਕਰਕੇ ਹੀ ਹੋਇਆ ਹੋਰ ਕੁਝ ਨਹੀਂ ਸੀ ਬਾਕੀ ਸਭ ਗੱਲਾਂ ਨੇ ਸੱਚ ਤੋਂ ਤਕਲੀਫ ਸੀ ਦੋਇਆਂ ਨੂੰ ਜਿਆ ਕਪਾਲ ਸੰਤੋਖ ਸੂਤ ਜਤ ਗੰਢੀ ਜਤ ਗੰਢੀ ਗੰਢ ਦਾ ਨੇ ਗੰਢ ਮਾਰ ਲਵੇ ਸੰਤੋਖ ਤਾਂ ਰਹਿੰਦਾ ਜੇ ਸੰਤੋਖ ਨੂੰ ਗੰਢ ਨਾ ਮਾਰੀ ਸੂਤ ਜੱਤੀ ਬਣਨੀ ਗੱਲ ਸੱਤ ਵਟ ਸੱਤ ਵਟ ਵਟ ਹੈ ਜਿੰਨਾ ਸੱਚ ਹੋਊਗਾ ਜਿੰਨਾ ਵੱਡ ਹੋਊਗਾ ਉਹਨਾਂ ਮਜ਼ਬੂਤ ਹੋ ਜਾਂਦਾ ਧਾਗਾ ਢਾਂਗਾ ਵੱਡੇ ਨਾਲ ਮਜ਼ਬੂਤ ਹੋਣਾ ਜੇ ਵੱਡਾ ਘਟ ਗਿਆ ਤਾਂ ਕੱਚਾ ਰਹਿ ਜਾਣਾ ਧਾਗਾ ਸੱਚ ਦਾ ਵੱਡ ਜਿੰਨਾ ਵੱਡਾ ਚੜ ਗਿਆ ਉਹਨਾਂ ਹੀ ਤਾਂ ਗੱਲ ਮਜ਼ਬੂਤ ਹੋਣਾ ਸੱਤ ਵੱਡ ਇਹੋ ਜਨੇਊ ਇਹੋ ਜਨੇਊ ਜੀ ਕਾ ਇਹ ਜੀ ਦੇ ਪਾਉਣ ਵਾਲਾ ਜਨੇਊ ਹੈ ਨਾ ਤਾਂ ਬਾਹਰ ਲਿਖਵਾ ਇਹਦੇ ਚ ਨਾ ਬਾਹਰਲਾ ਸੂਤ ਹੈ ਨਾ ਕੋਈ ਚਰਖਾ ਨਾ ਕੋਈ ਬੇਲਣਾ ਨਾ ਕੋਈ ਤਕੜਾ ਨਾ ਕੋਈ ਇਹਨੂੰ ਕੱਟਣ ਵਾਲਾ ਇਹ ਜੀ ਦੇ ਪਾਉਣ ਵਾਲੇ ਜਿਹੜੇ ਉਹਨਾਂ ਨਕਸ਼ਾ ਦੱਸਿਆ ਇਹ ਤਾਂ ਉਦੋਂ ਦੱਸਿਆ ਹੁਣ ਤਾਂ ਕੋਈ ਜਿਹਨੂੰ ਪਾਉਂਦਾ ਨਹੀਂ ਸੀ ਉਦੋਂ ਲੋਕ ਜਨੂਬ ਪਾਉਂਦੇ ਸੀ ਸਾਰੇ ਜਿਨ੍ਹਾਂ ਨੂੰ ਸਿੱਖ ਬਣਾਇਆ ਸੀ ਨਾ ਇਹ ਬਣਾਉਣਾ ਸੀ ਉਹਨਾਂ ਨੇ ਇਹੋ ਜਨੇਊ ਜੀ ਕਾ ਹਰੀ ਤਾਂ ਅੱਜ ਸਾਨੂੰ ਇਹ ਚੀਜ਼ ਤੇ ਸਟ੍ਰੈਸ ਕਰਨ ਦੀ ਕੋਈ ਲੋੜ ਨਹੀਂ ਸਿੱਖ ਕਿਹੜਾ ਜਿਹਨੇ ਪਾਉਂਦੇ ਨੇ ਉਲਟਾ ਹਿੰਦੂ ਨਹੀਂ ਬੋਲਦੇ ਜਿਹਨੇ ਉਹਦੇ ਜਿਨ੍ਹਾਂ ਲੋਕਾਂ ਨੂੰ ਸਿੱਖ ਬਣਾਉਂਦਾ ਜਨੇਊ ਪਾਉਂਦੇ ਸੀ ਜਿਹਨੇ ਉਹ ਵਿਸ਼ਵਾਸ ਕਰਦੇ ਸੀ ਉਹਨਾਂ ਨੇ ਨਹੀਂ ਕਿਹਾ ਤੁਸੀਂ ਉਹ ਪਾਉਣਾ ਛੱਡ ਦਿਓ ਇਹ ਵੀ ਨਹੀਂ ਕਿਹਾ ਹੋਇਆ ਇੱਥੇ ਇਹ ਕਿਹਾ ਆ ਵੀ ਜਿਹਨੇ ਉਹ ਮੰਗੋ ਇਹਨਾਂ ਕੋ ਵੀ ਵੀ ਜਿਹਨੇ ਉਹ ਦੋ ਉਹਨਾਂ ਕੋਲ ਆਪ ਸੰਤੋਖ ਹੈ ਨਹੀਂ ਉਹਨਾਂ ਕੋਲ ਆਪ ਸੱਚ ਹੈ ਨਹੀਂ ਉਹਨਾਂ ਕੋਲ ਆਪ ਦਇਆ ਹੈ ਨਹੀਂ ਉਹਨਾਂ ਦੇ ਵਿੱਚ ਚੋੜ ਕੀਤੀ ਸੀ ਤੁਸੀਂ ਗੁਰੂ ਬਣੇ ਫਿਰਦੇ ਹੋ ਜੇ ਤੁਹਾਡੇ ਦਇਆ ਨਹੀਂ ਤੁਹਾਡੇ ਚੇਲਿਆਂ ਦੇ ਕਿੱਥੋਂ ਆ ਜੀ ਤੇ ਤੁਹਾਡੇ ਸੰਤੋਖ ਨਹੀਂ ਤੁਹਾਡੇ ਚੇਲਿਆਂ ਸੰਤੋਖ ਤੇ ਆ ਜੂ ਕੱਲ ਦੀ ਫਲਸਫੀ ਇਹ ਹੈ ਅੱਜ ਦੇ ਸੰਦਰਭ ਦੇ ਵਿੱਚ ਜੇ ਮਹਿਜ ਅਸੀਂ ਗਿਆਨ ਖੜਕ ਛੱਡ ਦਿੱਤੀ ਗਿਆਨ ਖੜਕ ਲੈ ਬਰਸੂ ਦੂਜਾ ਇਹ ਆ ਉਹ ਤਲਵਾਰ ਛੱਡ ਦਿੱਤੀ ਜਿਹੜੀ ਸੱਤਾ ਬਲਵੰਡ ਕਹਿੰਦਾ ਜਿਹੜੀ ਗੁਰੂ ਨਾਨਕ ਨੇ ਦਿੱਤੀ ਤਲਵਾਰ ਪੀਰੀ ਦੀ ਲੈਣੇ ਨੂੰ ਉਹ ਸਾਡੀ ਬਿਸਰ ਆ ਰਹੀ ਨਾ ਲੋਹੇ ਦੀ ਕੱਲੀ ਲੋਹੇ ਦੀ ਤਾਂ ਪੰਜ ਪਾਸ਼ਾਈਆਂ ਨੇ ਪਾਈ ਦੀ ਹੈ ਇਹ ਤਾਂ ਛੇਵੇਂ ਮਹੀਨੇ ਪਾਈ ਹੈ ਇਹ ਪਾਈਆ ਰਾਜਾਂ ਵਾਸਤੇ ਇਹ ਤਾਂ ਡਿਫੈਂਸਿਵ ਹੈ ਆਫੈਂਸਿਵ ਨਹੀਂ ਹੈ ਆਫੈਂਸਿਵ ਸਾਡੀ ਉਹ ਤਲਵਾਰ ਹੈ ਅੰਦਰਲੀ ਜਿਹਦੇ ਨਾਲ 22 12 ਲਿਖੀ ਹੋਈ ਹੈ ਆਫੈਂਸਿਵ ਤਲਵਾਰ ਇਹ ਹੈ ਦਿਆ ਕਪਾਹ ਸੰਤੋਖ ਸੂਤ ਜੱਟ ਕੰਡੀ ਸੱਤ ਵੱਟ ਇਹ ਆਫੈਂਸਿਵ ਹੈ ਤਲਵਾਰ ਇਹਦੇ ਨਾਲ ਹਮਲਾ ਕੀਤਾ ਧਰਮ ਤੇ ਅਟੈਕ ਕੀਤਾ ਉਹਨਾਂ ਨੇ ਪਖੰਡਵਾਦ ਤੇ ਅਟੈਕ ਕੀਤਾ ਪਖੰਡਵਾਦ ਤੇ ਜਿਹੜਾ ਅਟੈਕ ਹੈ ਵਾਰ ਦਾ ਮਤਲਬ ਹੁੰਦਾ ਐਲਾਨ ਜੰਗ ਵਾਰ ਦਾ ਮਤਲਬ ਹੈ ਧਾਵਾ ਹੁੰਦਾ ਵਾਰ ਦਾ ਮਤਲਬ ਧਾਵਾ ਵਾਰ ਕਰਨ ਕਿਸੇ ਤੇ ਵਾਰ ਕਰਨਾ ਉਹ ਕਹਿੰਦਾ ਵਾਰ ਕਰ ਵਾਰ ਹੈ ਉਹਨਾਂ ਦੇ ਅਟੈਕ ਆ ਉਹਦੇ ਤੇ ਉਹਨਾਂ ਦੇ ਮੱਤ ਦੇ ਉੱਤੇ ਅਟੈਕ ਹੈ ਇਹ ਹੈ ਗਿਆਨ ਖੜ ਗੁਰਮਤ ਗੁਰਮਤ ਆਪਣੇ ਆਪ ਚ ਤਲਵਾਰ ਹੈ ਗੁਰਮਤ ਆਪਣੇ ਆਪ ਦੇ ਵਿੱਚ ਭਗਉਤੀ ਹੈ ਜਿਹੜੇ ਭਗਉਤੀ ਦਾ ਰੌਲਾ ਪਾਉਂਦੇ ਉਹਨੂੰ ਕੀ ਪਤਾ ਭਗਉਤੀ ਕੀ ਹੁੰਦੀ ਹੈ ਭਗਉਤੀ ਭਗਤ ਭਗਵੰਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਜਿਸ ਭਗਉਤੀ ਕੀ ਮਤ ਉੱਤਮ ਹੋਏ ਭਗਉਤੀ ਦਾ ਭਗਤ ਦਾ ਨਾਮ ਹੈ ਗੁਰਮੁਖ ਦਾ ਨਾਮ ਭਗਉਤੀ ਹੈ ਉਹਦੀ ਮਤ ਵੀ ਭਗਉਤੀ ਹੈ ਅਗੁਰਮਤ ਭਗਉਤੀ ਹੈ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕਰਦੇ ਹਾਂ ਗੁਰਬਾਣੀ ਦੇ ਅੱਗੇ ਅਰਦਾਸ ਕਰਦੇ ਹਾਂ ਗੁਰਮਤ ਦੇ ਅੱਗੇ ਅਰਦਾਸ ਹੈ ਗੁਰਮਤ ਤੇ ਭਗਉਤੀ ਹੈ ਇਹੀ ਹੈ ਸਿਮਰੀ ਗੁਰਮਤਿ ਨੂੰ ਸਿਮਰਨ ਕੀਤਾ ਗੁਰਮਤਿ ਨੂੰ ਚੇਤਾ ਕੀਤਾ ਬਾਣੀ ਨੂੰ ਚੇਤਾ ਕੀਤਾ ਬਾਣੀ ਚੇਤੇ ਆਈ ਹੈ ਪਹਿਲਾ ਬਾਣੀ ਗਰਮ ਦੇ ਵਿੱਚ ਨਾਲ ਜੁੜਿਆ ਹੋਇਆ ਸੀ ਵਿਸਰ ਗਈ ਸੀ ਜੇ ਤਾਂ ਬਾਣੀ ਵਿਸਰ ਜਾਏ ਵਿਸਰੀ ਹੋ ਜਾਣਾ ਜੇ ਤਾਂ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਰਾ ਉਹ ਪੱਕੇ ਰੋਗੀ ਵਾਂਗੂ ਬਿਲ ਲਾਉਂਦਾ ਕਿਉਂਕਿ ਬਾਣੀ ਨਾਲੋਂ ਡੀਕਨੈਕਟ ਹੋਇਆ ਹੋਇਆ ਬਾਣੀ ਦਾ ਲੜ ਛੁੱਟਿਆ ਹੋਇਆ ਅੰਤਰਾਤਮਾ ਦਾ ਲੜ ਛੁੱਟਿਆ ਹੋਇਆ ਅੰਤਰਾਤਮਾ ਦਾ ਲੜ ਫੜਦਾ ਗੁਰਬਾਣੀ ਅੰਤਰਾਤਮਾ ਦਾ ਲੜੇ ਫੜਉਂਦੀ ਹੈ ਅੰਤਰਾਤਮਾ ਦੀ ਆਵਾਜ਼ ਅੰਦਰ ਹੈ ਨਾ ਅੰਦਰ ਹੈ ਅੰਦਰ ਹੈ ਨਾ ਸਿਰਫ ਬਾਹਰ ਦਾ ਰੌਲਾ ਅੰਦਰ ਦਾ ਨਾ ਸੁਣ ਨਹੀਂ ਦਿੰਦਾ ਨਾਲੇ ਦੀ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਦੇਹੀ ਮੈਂ ਸਰੀਰ 'ਚ ਨਹੀਂ ਸਰੀਰ ਵਿਦੇਹੀ ਹੈ ਬਸ ਇੱਥੋਂ ਫਰਕ ਇੱਥੋਂ ਜੋਗੀ ਸੀ ਦੇਹੀ ਗੁਪਤਾ ਦੇਹੀ ਮਨ ਨੂੰ ਕਹਿੰਦੇ ਨੇ ਮਨ ਦੇ ਅੰਦਰ ਹੈ ਹੁਣ ਮਨ ਸੁਣਦਾ ਬਾਹਰੋਂ ਬਾਹਰੋਂ ਸੁਣ ਕੇ ਹੀ ਅੰਦਰ ਜਾਣਾ ਮਨ ਨੇ ਆਪਣ ਨੇ ਗਰਬਾਨ ਦੇ ਤਾਂ ਗਿਆ ਮੈਂ ਹੁਣ ਗਰਬਾਨ ਚ ਦੇਖ ਅਸਲੀ ਗੱਲ ਉੱਥੋਂ ਸੁਣ ਲੈ ਇੱਥੋਂ ਤਾਂ ਤੈਨੂੰ ਕਿਹਾ ਵੀ ਅਸਲੀ ਗੱਲ ਉੱਥੋਂ ਸੁਣੂਗੀ ਅਸਲੀ ਚੀਜ਼ ਉੱਥੋਂ ਬਿਲੂਗੀ ਗੁਰਬਾਣੀ ਦਾ ਕਹਿੰਦੀ ਹੈ ਵੀ ਬਾਹਰ ਕੁਝ ਨਹੀਂ ਬਾਹਰ ਟੋਲੇ ਸੇ ਭਰਮ ਭਲਾਈ ਗੁਰਬਾਣੀ ਦਾ ਤੁਹਾਨੂੰ ਘੇਰ ਕੇ ਬਾਹਰ ਅੰਦਰ ਨੂੰ ਝਾਕਣ ਨੂੰ ਕਹਿੰਦੀ ਹੈ ਵੀ ਅਸਲੀ ਚੀਜ਼ ਇੱਥੇ ਪਈ ਹੈ ਤੇਰੇ ਅੰਦਰ ਹੈ ਤੂੰ ਲੋਕਾਂ ਦੇ ਲੜਕਿਆਂ ਦੇ ਝਾਕਣ ਦੀ ਲੋੜ ਨਹੀਂ ਆਪਣੇ ਤੇਰੇ ਧਰਤੀ ਦੇ ਥੱਲੇ ਵੀ ਪਾਣੀ ਹੈਗਾ ਇੱਥੇ ਬੋਰ ਕਰ ਲੈ ਆਪਣੇ ਘਰੇ ਤੇਰੇ ਨਾ ਹੋਣੀ ਚਾਹੇ ਗਵੰਡੀ ਲੈ ਜਾਣ ਸਮਝਿਆ ਨਹੀਂ ਗਵਾਣੀਆਂ ਦੇ ਪਾਣੀ ਨੂੰ ਉਹਨਾਂ ਦੇਖ ਉਹਨਾਂ ਦਾ ਨਲਕੇ ਦਾ ਕਦੇ ਨਦੀ ਦਾ ਲਿਆਂਦਾ ਕਿ ਛੱਪੜ ਦਾ ਲਿਆਂਦਾ ਕਾਹਦਾ ਕੀ ਪਤਾ ਕਾਹਦਾ ਤੂੰ ਆਪਣਾ ਅਸਲੀ ਕੱਢ ਥੱਲਿਓ ਆਪਣੇ ਆਪਣੇ ਅੰਦਰੋਂ ਦੇ ਗੁਰਬਾਣੀ ਦਾ ਸਿਰ ਸਾਨੂੰ ਅੰਦਰ ਬਾਹਰ ਜੋੜਦੀ ਹੈ ਅਸਲ ਬਾਣੀ ਅੰਦਰ ਹੈ ਨਾਨੇ ਦੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਵਿਸਰਾਉ ਪਤਾ ਕਿ ਮੈਨੂੰ ਪ੍ਰਾਪਤ ਕਿਵੇਂ ਹੋਗੀ ਸੁਣ ਸੁਬਾਦ ਜਦ ਮਨ ਸੁਣਨ ਹੋ ਜੂਦੋ ਮਾਇਆ ਦੀ ਇੱਛਾ ਛੱਡ ਦੂ ਜਿੱਥੇ ਜਾ ਕੇ ਮਨ ਮਾਇਆ ਦੀ ਇੱਛਾ ਛੱਡਦਾ ਨਾ ਦੀ ਭੁੱਖ ਮਰ ਜਾਂਦੀ ਹੈ ਮਾਇਆ ਦੀ ਆਣਾ ਹੈ ਨਾਦ ਉੱਥੇ ਨਾਲ ਸੁਣ ਲੱਗ ਜਾਂਦਾ ਜਦੋਂ ਛੱਡਦਾ ਹੀ ਅੰਦਰ ਜਾ ਕੇ ਬਾਹਰ ਛੱਡਦਾ ਹੀ ਤਿਰਕੁਟੀ ਦੇ ਵਿੱਚ ਮਨ ਕਦੇ ਵੀ ਇੱਛਾ ਛੱਡਦਾ ਇਹਦੇ ਕਰਕੇ ਸਮਾਧੀ ਨਹੀਂ ਲੱਗ ਰਹੀ ਜੋਗੀਆਂ ਦੀ ਜਿੱਥੇ ਜਾ ਕੇ ਮਨ ਨੂੰ ਨੀਂਦ ਆਉਂਦੀ ਹੈ ਸੌਂਦਾ ਨਾ ਸੁਣ ਹੁੰਦਾ ਰਾਤ ਨੂੰ ਜਾਂ ਬੇਹੋਸ਼ ਹੁੰਦਾ ਉੱਥੇ ਜਾਗਦਾ ਕਿਤੇ ਜਾ ਕੇ ਉਸ ਅਵਸਥਾ 'ਚ ਉਹਨੂੰ ਸੁਣ ਕਹਿੰਦੇ ਨੇ ਜਾਗਰਤ ਅਵਸਥਾ 'ਚ ਉੱਥੇ ਰਹੇ ਤੇ ਕਿਹਾ ਹੋਇਆ ਉਹ ਸੁਣ ਜੂ ਜਿੱਥੇ ਸੁਣ ਸਮਾਦ ਹੋਊ ਉੱਥੇ ਹੀ ਨਾਦ ਪ੍ਰਗਟ ਹੋਣਾ ਅਨਾਤ ਹੈ ਫਿਰ ਕੀ ਆ ਕਹਿਣ ਨਾ ਜਾਈ ਬਸ ਉਹ ਫਿਰ ਤੇ ਦੱਸਿਆ ਵੀ ਨਹੀਂ ਜਾਣਾ ਜਿਹਨੇ ਸੁਣ ਲਿਆ ਨਾ ਬਾਬੇ ਅਚਰਜ ਹੋ ਜਾਂਦਾ ਸੁਣ ਕੇ ਵਿਸਮਾਦ ਤਾਂ ਹੁੰਦਾ ਹੈ ਐਵੇਂ ਵਿਸਮਾਦ ਨਹੀਂ ਹੁੰਦਾ ਉਹਨਾਂ ਦੱਸਣ ਜੋਗਾ ਗੁੰਗੇ ਦੀ ਵਿਢਾਈ ਨੂੰ ਉਹ ਫਿਰ ਦੱਸਣ ਜੋਗਾ ਹੈ ਨਹੀਂ ਵਿਸਮਾਦ ਹੈ ਸਭ ਕੁਝ ਗਿਆਨ ਹੈ ਉੱਥੇ ਉੱਥੇ ਚਾਰੇ ਲੋਕ ਦਾ ਗਿਆਨ ਹੈ ਆ ਗੁਰਬਾਣੀ ਜਿੱਥੇ ਲੋਕ ਦਾ ਗਿਆਨ ਹੈ ਦੇਖੋ ਗੁਰਬਾਣੀ ਜਿੱਥੇ ਲੋਕ ਦਾ ਗਿਆਨ ਹੈ ਸਿਰਫ ਉੱਥੇ ਚਾਰੇ ਲੋਕਾਂ ਦਾ ਗਿਆਨ ਉੱਥੇ ਉਹ ਤਾਂ ਫਿਰ ਚਾਰਾਂ ਲੋਕਾਂ ਦਾ ਗਿਆਨ ਹੋਣਾ ਹੀ ਉੱਥੇ ਉਸ ਪਰ ਉਸ ਬਾਣੀ ਚਾਰ ਲੋਕ ਦਾ ਗਿਆਨ ਹੈ ਇਹ ਗੁਰਬਾਣੀ ਸਿਰਫ ਤਿੰਨ ਲੋਕ ਦਾ ਗਿਆਨ ਕਿਉਂਕਿ ਤਿੰਨ ਲੋਕ ਦਾ ਗਿਆਨ ਬਿਆਨ ਕੀਤਾ ਜਾ ਸਕਦਾ ਹੈ ਚੌਥੇ ਲੋਕ ਦਾ ਗਿਆਨ ਜਿਹੜਾ ਬਿਆਨ ਤੋਂ ਹੀ ਪਰੇ ਹੈ ਉਹ ਬੁੱਝਣ ਵਾਲੀ ਗੱਲ ਹੈ ਤੇ ਹੁਣ ਤਾਂ ਬੁੱਝਣ ਵਾਲੀ ਗੱਲ ਹੈ ਗੁਰਬਾਣੀ ਜੋ ਉੱਥੇ ਫਿਰ ਉਹ ਤਾਂ ਫਿਰ ਡਾਇਰੈਕਟ ਸੰਬੰਧ ਹੋ ਗਿਆ ਨਾ ਉੱਥੇ ਬੁੱਝਣ ਵਾਲਾ ਕੁਝ ਨਹੀਂ ਰਿਹਾ ਉਹਦਾ ਬੁੱਝਣ ਵਾਲਾ ਕੁਝ ਨਹੀਂ ਰਿਹਾ ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ ਪਾਂਡੇ ਨੂੰ ਕਹਿੰਦੇ ਨੇ ਇੱਕ ਜਨੇਊ ਜੀ ਦਾ ਉਹ ਮੇਰੇ ਨਹੀਂ ਪਾਇਆ ਹੋਇਆ ਮੈਨੂੰ ਨਹੀਂ ਮਿਲਿਆ ਕਿਤੋਂ ਜੇ ਤੇਰੇ ਕੋਲ ਹੈ ਤਾਂ ਤੂੰ ਪਾ ਦੇ ਉਹ ਮੈਨੂੰ ਚਾਹੀਦਾ ਜਨੇਊ ਦੀ ਡਿਮਾਂਡ ਕਰ ਰਹੇ ਨੇ ਉਹ ਕਹਿੰਦੇ ਨੇ ਉਹ ਤੋਂ ਮਨਾ ਕਰ ਰਹੇ ਨੇ ਮਨਾ ਕਿੱਥੇ ਕਰ ਰਹੇ ਨੇ ਇੱਥੇ ਮਨਾ ਹੈ ਤੇ ਕਿਹਨੇ ਤਾਂ ਮਨਾ ਕਰ ਰਹੇ ਨੇ ਕਿਵੇਂ ਪ੍ਰਚਾਰ ਕੀਤਾ ਮਨਾ ਕਰ ਰਹੇ ਨੇ ਜਿਹਨੇ ਦੀ ਤਾਂ ਡਿਮਾਂਡ ਕਰ ਰਹੇ ਨੇ ਹੈ ਹੀ ਤਾਂ ਪਾਂਡੇ ਮੇਰੇ ਪਾਦੇ ਉਹ ਇੱਕ ਦਾ ਪਾਇਆ ਹੋਇਆ ਦੂਜਾ ਜੀ ਦੇ ਪਛਾਣ ਪਾਉਂਦੇ ਨੇ ਅਗਾਹ ਦੱਸਿਆ ਹੋਇਆ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਇਹ ਜਿਹੜਾ ਜਿਹਨੂੰ ਮੈਂ ਮੰਗਦਾ ਟੁੱਟਣਾ ਨਹੀਂ ਦੂਆ ਟੁੱਟ ਜਾਂਦਾ ਬਦਲਣਾ ਪੈਂਦਾ ਮੇਲਾ ਵੀ ਹੋ ਜਾਂਦਾ ਮੇਲ ਲੱਗਣ ਨਹੀਂ ਹੈ ਮੇਲਾ ਨਾ ਮਲ ਲੱਗੇ ਇਹ ਨਾ ਮੇਲਾ ਹੁੰਦਾ ਹੈ ਨਾ ਇਹ ਜਲਦਾ ਨਾ ਜਲਦਾ ਨਾ ਕਿਤੇ ਜਲਦਾ ਨਹੀਂ ਜਿਹੜਾ ਮੈਂ ਜਿਹਨੇ ਉਹ ਮੰਗਦਾ ਇਹ ਦੂਏ ਜਿਹੜੇ ਉਹ ਚ ਪ੍ਰੋਬਲਮਾਂ ਨੇ ਇਹ ਚ ਕੋਈ ਵੀ ਪ੍ਰੋਬਲਮ ਨਹੀਂ ਨਾ ਇਹਨੇ ਟੁੱਟਣਾ ਨਾ ਇਹ ਮੈੜਾ ਹੁੰਦਾ ਨਾ ਜਲਦਾ ਨਾ ਕਿਤੇ ਜਲਦਾ ਨਾਲੇ ਰਹਿਣ ਤੁਹਾਨੂੰ ਸੁਮਾਨ ਸਨਾਨਕਾ ਜੋ ਗੱਲ ਚੱਲੇ ਪਾਏ ਜਿਹਦੇ ਗੱਲ ਤੇ ਜਿਹੜੇ ਉਹ ਹੋਵੇ ਮੈਂ ਉਹਨੂੰ ਮਾਨਸ ਨੂੰ ਧੰਨਵਾਦ ਇਹਦਾ ਮਤਲਬ ਉਹ ਤੇ ਖਰਾਬ ਨਹੀਂ ਆ ਨਾਨਕ ਦੱਸੋ ਕਿੱਥੇ ਉਹ ਤੇ ਖਰਾਬ ਜੋ ਰੌਲਾ ਪਾਇਆ ਉਹ ਤੇ ਖਰਾਬ ਐਵੇਂ ਖਾਮ ਬੇਮਤਲਬ ਦਾ ਰੌਲਾ ਪਾਇਆ ਹੈ ਉਹ ਤੇ ਉਹ ਕਹਿੰਦੇ ਕਿ ਸੱਚਾ ਜਿਹੜਾ ਉਹ ਚਾਹੀਦਾ ਝੂਠਾ ਬਸ ਗੱਲ ਆ ਜਿਵੇਂ ਸਾਡੇ ਕੋਲ ਜੇ ਅਸੀਂ ਇਹ ਕਿਰਪਾਨ ਲੋਹੇ ਦੀ ਨੂੰ ਬਗੋਤੀ ਕਹਿੰਦੇ ਗੱਲ ਗਲਤ ਹੈ ਝੂਠੀ ਹੈ ਇਹਨੂੰ ਬਗੋਤੀ ਨਹੀਂ ਕਿਹਾ ਸ਼ਾਤਨ ਨਾਮ ਮਾਲਾ ਦੇ ਵਿੱਚ ਇਹਨੂੰ ਕਦੇ ਬਗੋਤੀ ਨਹੀਂ ਕਿਹਾ ਸ਼ਾਤਨ ਨਾਮ ਮਾਲਾ ਬਣਾਈਆ ਦਸਮ ਪਾਸ਼ਾ ਦੇ ਉਹਦੇ ਵਿੱਚ ਬਗੋਤੀ ਨਹੀਂ ਕਿਹਾ ਇਹਨੂੰ ਬਿਲਕੁਲ ਤੁਸੀਂ ਬਗੋਤੀ ਨੂੰ ਕਿਵੇਂ ਕਹਿੰਦਾ ਕਹਿੰਦਾ ਅਸ ਕਿਰਪਾਨ ਖੰਡੋ ਖੜਗ तुमको ਤਵਰ ਔਰ ਤੀਰ ਸਹਿਬ ਸਰੋਈ ਸਹਤੀ ਹੈ ਹਮਾਰੇ ਪੀਰ ਐਨ ਹੋਣੇ ਦੇ ਭਗਤੀ ਕਿੱਥੇ ਭਗਤੀ ਹੁੰਦੀ ਉਹ ਚੇਤਨ ਭਗਤੀ ਬਵੇ ਬੁੱਧੀ ਦਾ ਲੋਰ ਇਹ ਭਗਤੀ ਹੁੰਦੀ ਹੋਈ ਨਹੀਂ ਨਾ ਆਦ ਵਿੱਚ ਕਿਹਾ ਇਹਨੂੰ ਭਗਤੀ ਦਾ ਦੱਸ ਨੂੰ ਕਿਹਾ ਹੈ ਭਗਤੀ ਕਰਵਾਰ ਕਰ ਲਿਆ ਆਪਣੇ ਕੋਲੋਂ ਹੀ ਅਰਥ ਆਪਣੇ ਕੋਲੋਂ ਹੀ ਬਣਾਏ ਹੋਏ ਨੇ ਸਾਰੇ ਅਰਥ ਜਿਹੜੇ ਉਹਦੀ ਮੁਖਾਲਫਤ ਵੀ ਬੇਵਜਾ ਕੀਤੀ ਹੋਈ ਆਪਣੇ ਕੋਲੋਂ ਇਹਨਾਂ ਨੇ ਅਸਲ ਜਿਹਨਾਂ ਵਿੱਚ ਨਫ਼ਰਤ ਰਹੀ ਹੈ ਉਹ ਨਫ਼ਰਤ ਦੇ ਵਿੱਚੋਂ ਪੈਦਾ ਹੋਈ ਹੋਈਆਂ ਗੱਲਾਂ ਦੇ ਗਿਆਨ ਚੋਂ ਪੈਦਾ ਹੋਇਆ ਹੋਇਆ ਕੁਝ ਨਹੀਂ ਕਿਸੇ ਵੀ ਗੱਲ ਦਾ ਵਿਰੋਧ ਜੇ ਕੀਤਾ ਬਾਣੀ ਨੇ ਗਿਆਨ ਨਾਲ ਕੀਤਾ ਇਹਨਾਂ ਨੇ ਵਿਰੋਧ ਕੀਤਾ ਨਫ਼ਰਤ ਨਾਲ ਕੀਤਾ ਗਿਆਨ ਹੈ ਨਹੀਂ ਨਫ਼ਰਤ ਨਾਲ ਵਿਰੋਧ ਕੀਤਾ ਨਫ਼ਰਤ ਵਿੱਚੋਂ ਕੀ ਪੈਦਾ ਹੁੰਦਾ ਨਫ਼ਰਤ ਜੋ ਬੀਜੂਗਾ ਜਿਹੜਾ ਬੀਜੇ ਸੋਲੂੜੇ ਜੇ ਆਪਾਂ ਨਫ਼ਰਤ ਬੀਜਾਂਗੇ ਨਫ਼ਰਤੇ ਵੱਢਣੀ ਆ ਫਿਰ ਆਪਾਂ ਨੇ ਜੇ ਆਪਾਂ ਲੋਕਾਂ ਨੂੰ ਨਫ਼ਰਤ ਕਰਾਂਗੇ ਜ਼ਰੂਰੀ ਗੱਲ ਹੈ ਰਿਐਕਸ਼ਨ ਦੇ ਵਿੱਚ ਆਪਾਂ ਨੂੰ ਲੋਕ ਨਫ਼ਰਤ ਕਰਨ ਲੱਗ ਜਾਣਗੇ ਇਹ ਜੇ ਸਿੱਖਾਂ ਨੇ ਹੋਰ ਕੀ ਬੀਜੇ ਇਹਨਾਂ ਨਫ਼ਰਤ ਵੀਜੀ ਹੈ ਨਫ਼ਰਤ ਕਰਦੇ ਲੋਕ ਇਹਨਾਂ ਨੂੰ ਜੇ ਇਹ ਨਾ ਨਫ਼ਰਤ ਕਰਨ ਤਾਂ ਹੌਲੀ ਹੌਲੀ ਜਿਹੜੇ ਨਫ਼ਰਤ ਕਰਨ ਵਾਲੇ ਨੇ ਆਪੇ ਵੀ ਖਤਮ ਹੋ ਜਾਣਗੇ ਉਹਨਾਂ ਦੇ ਅੰਦਰੋਂ ਨਫ਼ਰਤ ਆਪੇ ਹੀ ਖਤਮ ਹੋ ਜੀ ਅਗਲਾ ਕਰਦਾ ਕਰੀ ਜਾਵੇ ਤੁਸੀਂ ਨਾ ਕਰੋ ਕਿੰਨਾ ਵਿਚਰ ਕਰੂਗਾ ਆਖਰ ਬੇਸ਼ਰਮ ਹੋ ਕੇ ਆਵੇ ਹੰਝੂ ਆਪੇ ਹੀ ਹੰਝੂ ਬੇਸ਼ਰਮ ਹੋ ਕੇ ਔਰ ਬੁਰਾ ਵੀ ਬਣਾਊਗਾ ਆਪਣੇ ਮਨ ਚ ਵੀ ਮੈਂ ਗਲਤੀ ਕੀਤੀ ਪਰ ਇੰਤਜ਼ਾਰ ਕੌਣ ਕਰੇ ਇੰਤਜ਼ਾਰ ਕੌਣ ਕਰੇ ਇਸ ਗੱਲ ਦਾ ਤੁਹਾਨੂੰ ਸੁਮਾਨ ਕਾ ਜੋ ਗੱਲ ਚੱਲੇ ਇਹ ਜਿਹੜੇ ਪੌਣ ਵਾਲਾ ਆਦਮੀ ਤਨ ਪਰ ਦੂਆ ਜਿਹੜੇ ਪੌਣ ਵਾਲਾ ਤਨ ਨਹੀਂ ਹੈ ਕੋਈ ਨਿੰਦਿਆ ਉਹਦੇ ਵੀ ਨਹੀਂ ਕੀਤੀ ਜਿਹੜਾ ਜਰੂਰ ਦੁਆ ਪਾਉਂਦਾ ਉਹਨੂੰ ਬੁਰਾ ਤਾਂ ਨਹੀਂ ਕਹੇ ਇਹ ਪਾਉਣ ਵਾਲਾ ਤਾਂ ਧਰਮ ਕਰਨੀ ਦੁਆ ਪਾਉਣ ਵਾਲਾ ਧਰਮ ਨਹੀਂ ਹੈ ਆਦਮੀ ਤਾਂ ਜ਼ਰੂਰ ਹੈ ਹਾਂ ਜੇ ਕੋਈ ਜੇ ਆਦਮੀ ਦੁਆ ਜਨੇ ਕੋ ਆ ਕੇ ਬੀਜ ਕੋ ਚੰਗੇ ਕੰਮ ਕਰਦਾ ਬਾੜੇ ਨਹੀਂ ਕਰਦਾ ਗਿਆਨ ਘਟਦਾ ਹੈ ਫਿਰ ਉਹਨੂੰ ਬੁਰਾ ਕਿਵੇਂ ਕਹਿੰਦਾ ਬੁਰਾ ਤਾਂ ਬੁਰਾਈ ਨਾਲ ਹੈ ਨਾ ਜੀ ਜਿਹੜੇ ਉਹ ਪਾ ਕੇ ਆਦਮੀ ਬੁਰਾ ਨਹੀਂ ਹੁੰਦਾ ਨਾ ਚੰਗਾ ਕਾਸ਼ੀ 'ਚ ਰਹਿ ਕੇ ਨਾ ਮਤ ਮਾਰੀ ਜਾਂਦੀ ਹੈ ਨਾ ਮਤ ਪੈਦਾ ਹੁੰਦੀ ਹੈ ਨਾ ਕਾਸ਼ੀ ਮਤ ਉਪਜਾ ਨਾ ਕਾਸ਼ੀ ਮਤ ਕਿਰਪਾਨ ਪਾ ਕੇ ਨਾ ਸਿੱਖ ਹੁੰਦਾ ਨਾ ਕਿਰਪਾਨ ਲਾਹੀ ਤੋਂ ਸਿੱਖੀ ਕਿਤੇ ਜਾਂਦੀ ਹੈ ਕਿਉਂ ਮੁਸਲਮਾਨਾਂ ਦੇ ਭਾਈ ਉਹ ਕਿਰਪਾਨ ਤਾਂ ਸਾਰੇ ਪਾਉਂਦੇ ਨੇ ਸ਼ੁਰੂ ਤੋਂ ਭਾਈਦਾਰੀ ਰਾਜੇ ਵੀ ਪਾਉਂਦੇ ਸੀ ਆਪ ਪਠਾਨ ਸਾਰੇ ਪਾਉਂਦੇ ਨੇ ਇਹਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਜਿਹੜੇ ਸਬੰਧ ਜੋੜਦੇ ਨੇ ਉਹਨਾਂ ਨੂੰ ਸਾਰੀ ਜ਼ਿੰਦਗੀ ਸਿੱਖੀ ਸਮਝੇ ਨਹੀਂ ਹੋਣੀ ਜਿਹੜੇ ਕਿਰਪਾਨ ਨਾਲ ਸਿੱਖੀ ਦਾ ਸੰਬੰਧ ਜੋੜਦੇ ਨੇ ਉਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਆਉਣੀ ਸਿੱਖੀ ਦਾ ਸੰਬੰਧ ਗਿਆਨ ਨਾਲ ਹੈ ਜੇ ਗਿਆਨ ਤਹਿ ਧਰਮ ਹੈ ਧਰਮ ਦਾ ਸੰਬੰਧ ਹੈ ਗਿਆਨ ਨਾਲ ਗਿਆਨ ਦੀ ਗਿਆ ਹੋ ਗਿਆਨ ਖੜਗਲਾ ਮਨਸੂ ਦੂਜਾ ਜਿਹਦੇ ਨਾਲ ਜਿਹਦੇ ਨਾਲ ਮਨ ਜਿੱਤਿਆ ਜਾਣਾ ਨਾ ਗਿਆਨ ਖੜਗਾ ਧਰਮ ਵਿੱਚ ਤਾਂ ਅਸੀਂ ਮਨ ਜਿੱਤਣਾ ਆਪਣਾ ਧਰਮ ਦੀ ਦੁਨੀਆ 'ਚ ਮਨ ਜਿੱਤਣਾ ਸੰਸਾਰ ਨਹੀਂ ਜਿੱਤਣਾ ਲੋਹੇ ਦੀ ਕਿਰਪਾਨ ਨਾਲ ਮਨ ਨਹੀਂ ਜਿੱਤਿਆ ਜਾਣਾ ਸੰਸਾਰ ਜਿੱਤੇ ਸੰਸਾਰ ਵੀ ਨਹੀਂ ਜਿੱਤ ਹੋਣਾ ਜਿਹੜੀ ਸੰਸਾਰ ਵਾਲੀ ਲੜਾਈ ਲੜਾਂਗੇ ਇਸ ਕਿਰਪਾਨ ਨਾਲ ਬਾਣਾ ਵਾਲੀ ਲੜਾਈ ਨਹੀਂ ਲੜ ਹੁੰਦੀ ਇਹਦੇ ਦੂਜੇ ਨੂੰ ਆਪਣੇ ਅਧੀਨ ਕਰਨ ਵਾਸਤੇ ਹੈ ਆਪਣੇ ਮਨ ਨੂੰ ਪਰਮੇਸ਼ਰ ਦੇ ਅਧੀਨ ਕਰਨ ਵਾਸਤੇ ਇਹ ਕਿਰਪਾਨ ਦੀ ਕੰਮ ਕਰਦੀ ਸੱਚਾ ਘੜਿਆ ਇਸ ਵਕਤ ਮਨ ਘੜਿਆ ਜਾਊਗਾ ਕੁਰਬਾਨ ਨੂੰ ਗਿਆਨ ਖੜਕ ਨਾਲ ਮਨ ਘੜਿਆ ਜਾਂਦਾ ਪਤ ਘੜੀ ਜਾਂਦੀ ਹੈ ਸੁਰਤ ਘੜੀ ਜਾਂਦੀ ਹੈ ਬੁੱਧ ਘੜੀ ਜਾਂਦੀ ਹੈ ਇਹਨਾਂ ਘੜ ਕੇ ਦਿਖਾਓ ਕਿਵੇਂ ਘੜੋਗੇ ਤੁਸੀਂ ਇਹਨਾਂ ਮਨ ਤੇ ਤਲਵਾਰ ਕਿਵੇਂ ਬਚੂਗੀ ਇਹ ਚੌਕੜ ਮੋਲ ਅਨਾਇਆ ਬਹਿ ਚੌਕੇ ਪਾਇਆ ਹਾਂ ਇਹ ਤਾਂ ਭਾਈ ਜਿਹੜੇ ਉਖੀ ਹੈ ਚਾਰ ਦਾ ਚੌਕੜ ਹੁੰਦੀ ਹੈ ਚਾਰ ਕੌਡੀ ਉਸ ਵੇਲੇ ਕੌਡੀ ਸਿੱਕਾ ਚੱਲਦਾ ਸੀ ਉਲਟਾ ਸ਼ਹਿਰ ਨਿਆਣੇ ਜਿਹੜੇ ਨੇ ਸਾਡੇ ਸ਼ਹਿਰਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਇਹ ਬਣਾ ਪਤਾ ਕੌਡੀਆਂ ਹੁੰਦੀਆਂ ਕੀ ਨੇ ਉਹ ਕਿਹੜਾ ਖੇਡਦੇ ਦੇਖੀਆਂ ਬਣਾਉਣ ਉਹਨਾਂ ਨੇ ਕੌਡੀ ਉਸ ਵੇਲੇ ਕੌਡੀਆਂ ਚੱਲਦੀਆਂ ਸੀ ਬਾਜ਼ਾਰ 'ਚ ਕੌਡੀਆਂ ਦੇ ਸੌਦੇ ਆਉਂਦੇ ਸੀ ਹੁਣ ਦੇ ਨਵੇਂ ਪੈਸੇ ਨੂੰ ਹੋ ਸਕਦਾ ਕੌਡੀ ਦੀ ਕੀਮਤ ਜ਼ਿਆਦਾ ਹੋਵੇ ਹੁਣ ਤਾਂ ਨਵੇਂ ਪੈਸੇ ਦਾ ਕੁਝ ਵੀ ਨਹੀਂ ਆਉਂਦਾ ਚਾਰ ਨਵੇਂ ਪੈਸੇ ਲੈ ਕੇ ਚਲੇ ਜਾਓ ਕੋਈ ਦੰਦਾ ਉਹ ਬਾਜ਼ਾਰ ਜਾਉਂਦਾ ਕੁਝ ਕੁਝ ਨਹੀਂ ਹੁੰਦਾ ਹਾਂ ਹਾਂ ਕੌਡੀਆਂ ਮੰਗਦੇ ਨੇ ਜਾਂ ਜਾਂਦੇ ਨਾਣਾ ਦੇ ਮੈਨੂੰ ਕੌਡੀਆਂ ਮੰਗਦੇ ਚੌਕੜ ਚੌਕੜ ਬੋਲਣ ਆਇਆ ਚਾਰ ਕੌਡੀਆਂ ਦਾ ਲਿਆ ਕੇ ਤੇ ਜਰੂ ਪਾ ਲਿਆ ਹੈ ਮੈਂ ਚੌਕੇ ਪਾਇਆ ਚੌਕਾ ਹੁੰਦਾ ਜਿੱਥੇ ਉਹ ਲਿਪੀ ਦਾ ਹੁੰਦਾ ਨਾ ਲਿਪੇ ਤੇ ਗਊ ਦੇ ਗੋਬਰ ਦੇ ਨਾਲ ਗਊ ਦੇ ਗੋਹੇ ਦੇ ਨਾਲ ਜੇ ਲਿਪ ਲਈਏ ਨਾ ਥਾਂ ਉਹਨੂੰ ਕਹਿੰਦੇ ਨੇ ਚੌਂਕਾ ਦੇ ਤਾਂ ਸੁੱਚਾ ਹੋ ਗਿਆ ਚਲੋ ਸੁੱਚਾ ਹੋ ਗਿਆ ਕਹਿਤਾ ਉੱਥੇ ਬੈਠ ਕੇ ਉਹਦੇ ਤੇ ਬਿਠਾਲ ਕੇ ਚੌਂਕੇ ਦੇ ਉੱਤੇ ਦੇ ਕੇ ਚੌਂਕਾ ਕੱਢੀ ਕਾਰ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਸੀਆ ਕੰਨ ਇਹ ਕੰਨੇ ਨੂੰ ਕਿਹਾ ਹੋਇਆ ਕੰਨੇ ਨੂੰ ਕੰਨ ਦਾ ਅਰਥ ਕੰਨ ਨਹੀਂ ਹੈ ਇਹ ਕੰਨ ਦਾ ਅਰਥ ਕੰਦਾ ਵੀ ਹੈ ਕੰਨ ਕੰਦੇ ਨੂੰ ਵੀ ਕਿਹਾ ਆ ਕੰਨ ਕੰਨ ਨੂੰ ਵੀ ਕਿਹਾ ਜਿੱਤੇ ਕੰਨ ਰੱਟੀ ਹੈ ਕਿਹਾ ਉੱਥੇ ਕੰਨ ਆ ਕੰਨ ਕੰਨ ਵੀ ਕਈ ਜਗ੍ਹਾ ਕੰਦੇ ਦੀ ਸੈਂਸ ਵਿੱਚ ਵੀ ਵਰਤਿਆ ਹੋਇਆ ਕਈ ਕਿਉਂਕਿ ਉਹ ਗੱਲ 'ਚ ਨਹੀਂ ਪਾਇਆ ਹੋਇਆ ਉਹ ਕੰਦੇ ਤੇ ਪਾਇਆ ਹੈ ਜਿਵੇਂ ਗਾਤਰਾ ਬਾਈ ਦਾ ਗੱਲ ਮਾਲਾ ਲਿਖਿਆ ਹੋਇਆ ਜਿਹਨੇ ਉਹਦੀ ਗੱਲ ਪਾਇਆ ਗਲ ਜੋ ਚੀਜ਼ ਹੁੰਦੀ ਹੈ ਜਿਹੜੀ ਕੰਦੇ ਦੇ ਨਾ ਹੋਵੇ ਐ ਹੋਵੇ ਸਿੱਧੀ ਗੱਲ ਦੇ ਵਿੱਚੋਂ ਐ ਪਾ ਕੇ ਨਾ ਹਾਰ ਜਿਵੇਂ ਪਾਈਦਾ ਹੈ ਉਹ ਗੱਲ ਚ ਬਾਲਾ ਗੱਲ ਚ ਹੁੰਦੀ ਹੈ ਬਾਲਾ ਨੂੰ ਗਾਤਰੇ ਨਹੀਂ ਪਾ ਸਕਦੇ ਅਸੀਂ ਜੇ ਗਾਤਰਾ ਪਾਇਆ ਹੁੰਦਾ ਨਾ ਬਾਲਾ ਨਹੀਂ ਆ ਪਾ ਸਕਦੇ ਜਿਹੜੀ ਚੀਜ਼ ਗਾਤਰੇ ਵਾਂਗੂ ਪਾਈ ਹੈ ਜਿਹਨੇ ਉਪਾਇਆ ਹੈ ਉਹ ਕੰਨ ਤਾਂ ਲਿਖਿਆ ਹੈ ਖਤਨ ਜਿਹੜਾ ਜਿਹੜੇ ਉਹਦੇ ਸਿੱਖ ਦੇਖੋ ਇੱਥੇ ਸਿੱਖ ਲਿਖਿਆ ਇਹ ਗੁਰੂ ਨਾਨਕ ਨੇ ਲਿਖਿਆ ਸਿੱਖ ਸਿੱਖਾਂ ਦੇ ਕੰਨ ਜਿਹੜੇ ਉਹ ਸਿੱਖ ਕਾਹਦੇ ਗੱਲ ਸਿੱਖਾਂ ਦੇ ਕੰਨਾਂ ਜਿਹਨੇ ਉਹ ਪਾਇਆ ਗੁਰੂ ਨਾਨਕ ਕਹਿੰਦਾ ਸਿੱਖਾਂ ਦੇ ਗਵਾਹੀ ਗੁਰੂ ਨਹੀਂ ਹੈ ਉਹ ਕਹਿੰਦੇ ਨੇ ਖਿਲਾਫ ਹੈ ਗੁਰੂ ਨਾਨਕ ਉਹਦੇ ਉਹ ਵੀ ਸਿੱਖੇ ਤੇ ਜਿਹੜੇ ਉਹ ਪਾਉਂਦੇ ਸੀ ਪਰ ਨਾਲ ਦੂਆ ਚਾਹੀਦਾ ਸੀ ਕਵੀ ਇਹ ਹੈ ਜੇ ਦੋਏ ਉਹ ਹੁੰਦੇ ਨਾ ਪਾਲਾ ਬਾਲੇ ਸਰੀਰ ਦਾ ਕੱਚਾ ਉਹ ਕੱਚੇ ਸਰੀਰ ਦਾ ਪੱਕਾ ਉਹ ਪੱਕੇ ਸਰੀਰ ਦਾ ਇਹ ਕਹਿੰਦੇ ਸਿੱਖਾਂ ਗੰਧ ਚੜਾਈਆਂ ਸਿੱਖਾਂ ਦੇ ਕਹਿੰਦੇ ਤੇ ਬਾਤ ਉਹ ਕਹਿੰਦੇ ਸਿੱਖ ਖਿਲਾਫ ਨੇ ਜਿਹੜੇ ਉਹਦੇ ਉਹਦੇ ਵੀ ਸਿੱਖੇ ਤੇ ਸਿੱਖ ਦਾ ਨਾ ਚੇਲਾ ਸੇਵਕ ਗੁਰ ਬ੍ਰਾਹਮਣ ਸੀ ਆ ਬ੍ਰਾਹਮਣ ਦੇ ਚੇਲੇ ਬ੍ਰਾਹਮਣ ਦੇ ਸਿੱਖ ਨੇ ਗੁਰਮਤ ਦੇ ਧਾਰਨੀ ਗੁਰੂ ਦੇ ਸਿੱਖ ਨੇ ਨਾਨਕ ਦੇ ਸਿੱਖ ਨਹੀਂ ਹਨ ਪਰਮੇਸ਼ਰ ਦੇ ਸਿੱਖ ਨੇ ਬਾਣੀ ਪਰਮੇਸ਼ਰ ਦੀ ਹੈ ਨਾਨਕ ਦੀ ਬਾਣੀ ਹੈ ਨਾਨਕ ਦਾ ਬੋਲਿਆ ਨਾਨਕ ਤੋਂ ਪਹਿਲੇ ਭਗਤਾਂ ਦੀ ਬਾਣੀ ਦੀ ਹੈ ਜਿਹੜੇ ਅਸੀਂ ਕੱਲ ਨਾਨਕ ਨਾਲ ਜੋੜ ਦਿੰਨੇ ਲਿਆ ਕੇ ਇਦੋਂ ਵੱਡੀ ਬੇਵਕੂਫੀ ਉਹਦੀ ਕੋਈ ਸਿੱਖਾਂ ਦੀ ਹੈ ਝਗੜੇ ਤਾਂ ਪੈਦਾ ਹੋਏ ਨੇ ਨਾਨਕ ਦੀ ਬਾਣੀ ਕਿੱਥੇ ਕਿੱਥੇ ਲਿਖਿਆ ਨਾਨਕ ਨਾਨਕ ਬਾਣੀ ਗੁਰੂ ਗ੍ਰੰਥ ਸਾਹਿਬ ਕਿੱਥੇ ਲਿਖਿਆ ਲਿਖਿਆ ਕਿਤੇ ਬੋਲਾ ਪਹਿਲਾਂ ਲਿਖਿਆ ਹੈ ਫਿਰ ਉਹਨਾਂ ਨੇ ਮੁਕਾਇ ਦਿੱਤੀ ਗੱਲ ਇਹ ਬਾਣੀ ਮਹਾ ਪੁਰਖ ਦੀ ਵਿੱਚ ਘਰ ਵਾਸਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਦੀ ਇੱਕੋ ਆਦਮੀ ਦੀ ਬਾਣੀ ਹੈ ਦੂਜਿਆਂ ਦੀ ਦੂਜੇ ਦਾ ਬੁਲਾਇਆ ਬੋਲੇ ਨੇ ਸਾਰੇ ਉਹਨੇ ਆਪਣੇ ਮਰਜ਼ੀ ਦੀ ਗੱਲ ਕਹੀ ਹੈ ਤੇ ਮਰਜ਼ੀ ਕਹਾਲ ਵਿੱਚ ਸੌ ਬੰਦੇ ਦੇ ਕਹਾਲ ਵਿੱਚ ਕਹਾਈ ਤਾਂ ਉਹਨੇ ਆਪਣੀ ਮਰਜ਼ੀ ਨਾਲ ਹੈ ਹਾਂ ਜੇ ਮਰਜ਼ੀ ਉਹਦੀ ਨਾਲ ਇਹੀ ਗੱਲ ਹੈ ਕਿ ਸਾਰਿਆਂ ਦੀ ਜਿਹੜੀ ਬਾਣੀ ਹੈ ਇੱਕ ਮਤ ਹੈ ਕਿਉਂਕਿ ਇੱਕ ਆਦਮੀ ਦੀ ਗੱਲ ਹੈ ਬੋਲਣ ਵਾਲੇ ਦੀ ਮਤ ਨਹੀਂ ਹੈ ਇਹਦੇ ਵਿੱਚ ਬੁਲਾਉਣ ਵਾਲੇ ਦੀ ਮਤ ਹੈ ਬੁਲਾਉਣ ਵਾਲੇ ਦੀ ਮਤ ਹੈ ਬੁਲਾਉਣ ਵਾਲੇ ਦੀ ਮਰਜ਼ੀ ਹੈ ਜਿਹਦੀ ਮਤ ਹੈ ਜਿਹਦੀ ਮਰਜ਼ੀ ਹੈ ਉਹਦੇ ਸਿੱਖ ਲੋ ਜੀ ਨਾਨਕ ਵੀ ਉਹਦਾ ਹੀ ਸਿੱਖਾ ਸੀ ਵੀ ਉਹਦੇ ਸਿੱਖੋ ਤਾਂ ਸੰਭਾਸ਼ਾ ਨੇ ਫੈਸਲਾ ਕਰਦਾ ਆਦ ਅੰਤ ਏਕਾ ਅਵਤਾਰਾ ਸੋਈ ਗੁਰੂ ਇਸੇ ਦਲੀਲ ਦੇ ਉੱਤੇ ਬੇਸ ਕਰਦੀ ਹੈ ਦਲੀਲ ਤਾਂ ਕਿਹਾ ਸੋਈ ਗੁਰੂ ਸਮਝਿਓ ਹਮਾਰਾ ਕਿਉਂਕਿ ਬਾਣੀ ਪਰਮੇਸ਼ਰ ਦੀ ਤੁਰਕੀ ਬਾਣੀ ਹੈ ਸਾਰੀ ਕਿਸੇ ਆਦਮੀ ਆਦਮੀ ਕੋਈ ਵੀ ਬੋਲਿਆ ਇਹਦਾ ਕੋਈ ਫਰਕ ਨਹੀਂ ਪੈਂਦਾ ਇਹ ਤੋਂ ਪਹਿਲਾਂ ਵੀ ਨੇ ਬੋਲੇ ਨਾਰਦ ਬਚਨ ਵਿਆਸ ਕਹਤੇ ਹਨ ਸੁਖ ਕੋ ਪੁੱਛੋ ਜਾਏ ਕਹਿ ਕਬੀਰ ਰਾਮਾ ਰਾਮ ਛੂਟੇ ਛੂਟੋ ਨਹੀਂ ਤਾਂ ਬੁੱਢੇ ਭਾਈ ਉਹ ਤੋਂ ਪਹਿਲਾਂ ਵੀ ਇਹ ਨੇ ਜਿੱਥੇ ਕਬੀਰ ਨੇ ਗਿਆਨ ਦੇ ਵਾਣੀ ਹੋਰ ਹੈ ਉਹ ਵੀ ਤਾਂ ਹੈ ਉਹਦੇ ਨਾਰਦ ਬਚਨ ਵਿਆਸ ਕਹਤਾ ਸੁਖਦੇਵ ਦੀ ਬਹੁਤ ਭਗਤ ਨੇ ਜਿਨ੍ਹਾਂ ਦੀ ਪਹਿਲਾਂ ਰਚਨਾ ਉਹ ਸਾਡੇ ਵਾਲੀ ਬੋਲੀ ਚ ਨਹੀਂ ਭਾਸ਼ਾ ਨਹੀਂ ਹੈ ਸਾਡੇ ਵਾਲੀ ਜਿਹੜੇ ਪਹਿਲੇ ਦੇ ਬੇਦੋ ਸੰਸਕ੍ਰਿਤ ਨੇ ਉਹ ਵੀ ਗੱਲ ਇਹੀ ਹੈ ਸਿੱਖਾਂ ਕੰਨ ਚੜਾਈਆਂ ਗੁਰਬ੍ਰਹਮਣ ਸੀ ਸਿੱਖਾਂ ਦੇ ਕੰਨੇ ਦੇ ਉੱਤੇ ਜਿਹੜੇ ਉਪਾਤਾ ਲਟਕਾਤਾ ਤੇ ਉਹਦੇ ਕੰਨ ਨੂੰ ਕਹਿਤਾ ਭਾਈ ਅੱਜ ਤੋਂ ਤੇਰਾ ਬ੍ਰਾਹਮਣ ਗੁਰੂ ਹੋ ਗਿਆ ਬ੍ਰਾਹਮਣ ਨੇ ਇਹ ਕਿਹਾ ਮੈਂ ਗੁਰੂ ਹੋ ਗਿਆ ਇੱਥੇ ਵੀ ਭੇਜਦਾ ਬ੍ਰਾਹਮਣ ਨੇ ਨਹੀਂ ਕਿਹਾ ਮੈਂ ਗੁਰੂ ਹੋ ਗਿਆ ਬ੍ਰਾਹਮਣ ਗੁਰੂ ਕੋਈ ਵੀ ਬ੍ਰਾਹਮਣ ਗੁਰੂ ਹੈ ਕੋਈ ਵੀ ਬ੍ਰਾਹਮਣ ਹੈ ਜਿਹਨੇ ਮੇਰੀ ਜਿੱਤ ਕਰਦਾ ਉਹ ਸਾਰਿਆਂ ਦੀ ਇੱਕੋ ਹੀ ਹੈ ਗੁਰੂ ਬ੍ਰਾਹਮਣ हुआ ਹੈ ਗੁਰ ਮੈਂ हुआ ਨਹੀਂ ਜੇ ਤਾਂ ਕਹਿੰਦਾ ਇਹ ਤਾਂ ਮੈਂ ਤੇਰਾ ਗੁਰੂ ਆ ਫਿਰ ਗੱਲ ਹੋਰ ਹੈ ਤੇ ਦੂਜੇ ਬ੍ਰਾਹਮਣ ਦੀ ਇੱਜ਼ਤ ਕਿਉਂ ਕਰੂਗਾ ਉੱਥੇ ਡਿਵੀਜ਼ਨ ਪੈਦਾ ਹੋ ਜਾਣੀ ਸੀ ਸੰਤਾਂ ਨੇ ਕੀਤਾ ਤੂੰ ਮੇਰਾ ਚੇਲਾ ਕੀ ਤੂੰ ਅਮਰ ਸ਼ਕਰ ਹੈ ਡਰਾਣੇ ਤੋਂ ਡਰਾਣੇ ਦਾ ਅੰਮ੍ਰਿਤ ਵੀ ਦੂਰ ਦਾ ਹੈ ਜੀ ਗੁਰੂ ਦਾ ਤਾਂ ਹੈ ਨਹੀਂ ਅੰਮ੍ਰਿਤ ਇਦੋਂ ਦਾ ਬ੍ਰਾਹਮਣ ਅਕਲਬੰਦ ਸੀ ਜਿਹਨੇ ਯੂਨਿਟੀ ਬਣਾ ਕੇ ਰੱਖੀ ਇਹਨਾਂ ਨੇ ਬਖੇਰ ਕੇ ਰੱਖਦੀ ਬੜੇ ਅਕਲ ਵਾਲੇ ਨੇ ਉਹਨੇ ਕਹਾ ਫਿਰ ਬ੍ਰਾਹਮਣ ਥਿਆ ਕੋਈ ਬ੍ਰਾਹਮਣ ਹੋਵੇ ਹਿੰਦੁਸਤਾਨ ਦਾ ਉਹਨੂੰ ਗੁਰੂ ਮੰਨਣਾ ਬਸ ਇਹ ਨਹੀਂ ਮੈਨੂੰ ਗੁਰੂ ਮੰਨਣਾ ਹਰ ਬ੍ਰਾਹਮਣ ਦੀ ਇੱਜ਼ਤ ਕਰਨੀ ਹੈ ਗੁਰੂ ਦੇ ਤੌਰ ਬ੍ਰਾਹਮਣ ਲਫ਼ਜ਼ ਵਰਤਿਆ ਮੈਂ ਨਹੀਂ ਵਰਤਿਆ ਵੀ ਮੈਂ ਗੁਰੂ ਹੋ ਗਿਆ ਤੇਰਾ ਬਹੁਤ ਬੜਾ ਫਰਕ ਹੈ ਇਸ ਗੱਲ ਦੇ ਵਿੱਚ ਇੱਕ ਪੂਰੀ ਸਮਝ ਲਓ ਵਰਣ ਪੂਰੇ ਵਰਣ ਨੂੰ ਗੁਰੂ ਬਣਾਤਾ ਵਰਣ ਵੰਡਾ ਨਾ ਬ੍ਰਾਹਮਣ ਇੱਕ ਵਰਣ ਹੈ ਪੂਰਾ ਬ੍ਰਾਹਮਣ ਵਰਗ ਸਾਰਾ ਗੁਰੂ ਹੈ ਤੇਰਾ ਚਾਹੇ ਕੋਈ ਸਾਲ ਦਾ ਬੱਚਾ ਵੀ ਹੈ ਉਹਨੂੰ ਤੂੰ ਬ੍ਰਾਹਮਣ ਕਰਕੇ ਬ੍ਰਹਮ ਹਤਿਆ ਦਾ ਦੋਸਤ ਤਾਂ ਹੀ ਹੁੰਦਾ ਗੁਰੂ ਨੂੰ ਮਾਰਨ ਦੇ ਬਰਾਬਰ ਬ੍ਰਹਮ ਹਤਿਆ ਸਾਰੀ ਆਪਣੀ ਪੂਰੀ ਦੀ ਪੂਰੀ ਵਰਲ ਨੂੰ ਜਿੱਦ ਇਹਦਾ ਸਿਆਣਾ ਬ੍ਰਾਹਮਣ ਸੀ ਜਿਹਦੇ ਨਾਲ ਇਹਨਾਂ ਦੀ ਲੜਾਈ ਹੈ ਇਹ ਕੇ ਲੜਾਈ ਉਹਦੇ ਨਾਲ ਜਿਹਨੂੰ ਢੇਲੇ ਦੀ ਅਕਲ ਨਹੀਂ ਹੈ ਇਹ ਤਾਂ ਆਪਣਾ ਆਪ ਵੀ ਸਾਹਮਣੇ ਰੱਖ ਸਕੇ ਉਹ ਇਹ ਕਹਦਾ ਜੀ ਮੈਂ ਜੀ ਫਲਾਣੇ ਸੰਤੋਂ ਪਰ ਛੱਡਿਆ ਹੋਇਆ ਉਹਨੇ ਫਲਾਣੇ ਤੋਂ ਛੱਡਿਆ ਹੋਇਆ ਗੁਰੂ ਦਾ ਅਮਰ ਖਤਮ ਹੈ ਗੁਰਦੁਆਰੇ ਖਤਮ ਨੇ ਅੱਜ ਰਾਮਗੜੀਆਂ ਦਾ ਗੁਰਦੁਆਰਾ ਅੱਜ ਉਹ ਫਲਾਣੇ ਦਾ ਗੁਰਦੁਆਰਾ ਗੁਰੂ ਦਾ ਕੋਈ ਨਹੀਂ ਗੁਰੂ ਦਾ ਗੁਰਦੁਆਰਾ ਕੋਈ ਨਹੀਂ ਫਿਰ ਜਿਹੜਾ ਨੂੰ ਪਿੱਛੋਂ ਅਕਲ ਨਹੀਂ ਸੀ ਅਕਲ ਇਹਨਾਂ ਨੂੰ ਫਿੱਟ ਵੀ ਹੈ ਨਹੀਂ ਬ੍ਰਾਹਮਣ ਪ੍ਰਾਣੇ ਜ਼ਮਾਨੇ ਤੋਂ ਲੈ ਕੇ ਗੁਰੂ ਚੱਲਿਆ ਹੋਣਾ ਉਹਨੂੰ ਸਮਝ ਆਇਆ ਇਹਨਾਂ ਨੂੰ ਕਿਥੋਂ ਨਹੀਂ ਸਮਝੇ ਇਹਨਾਂ 'ਚ ਕਮਜ਼ੋਰੀ ਵੀ ਸੀ ਇਹ ਅਕਲ ਦੀ ਜਿਹੜੇ ਇੰਨਾ ਚਿਰ ਬ੍ਰਹਮ ਗੁਰੂ ਬਣਿਆ ਰਹਿ ਗਿਆ ਅਕਲ ਦਿੱਤੀ ਦੀ ਅਕਲ ਇਹਨੂੰ ਫਿਟਣੀ ਲਈ ਹੋਣੀ ਅਕਲ ਤਾਂ ਦਿੱਤੀ ਹੈ ਗੁਰਬਾਣੀ 'ਚ ਬਹੁਤ ਪਰ ਲੈ ਲਵੇ ਕੌਣ ਅਕਲ ਤਾਂ ਦੇਣ ਦਾ ਤਾਂ ਫਾਇਦਾ ਹੁੰਦਾ ਜੇ ਕੋਈ ਲਵੇ ਜੇ ਲਵੇ ਹੀ ਨਾ ਜੇ ਲਵੇ ਨਾ ਅਕਲ ਮੈਂ ਦੇਣ ਵਾਲਾ ਕੀ ਕਰੂ ਇਹਨਾਂ ਨੂੰ ਅਕਲ ਹੈ ਬਹੁਤ ਹੈ ਤਾਂ ਨਹੀਂ ਲੈਂਦੇ ਪਹਿਲੇ ਹੀ ਬਥੇਰੀ ਹੈ ਕੋਲ ਵਾਧੂ ਲੋੜ ਨਹੀਂ ਹੈ ਅਕਲ ਦੀ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਉਹ ਮੂਆ ਉਹ ਝੜ ਪਿਆ ਜਿਹਦੇ ਤਾਂ ਜਨੇਊ ਪਾਇਆ ਹੈ ਸਰੀਰ ਦੇ ਜੇ ਸਰੀਰ ਦੇਖੋ ਮਰਨਾ ਸਰੀਰ ਨਹੀਂ ਹੈ ਅੱਜ ਮਤਲਬ ਮਰਨਾ ਹੈ ਨਹੀਂ ਸਰੀਰ ਜਦ ਮਰ ਜਾਂਦਾ ਹੈ ਉਹ ਜਨੇਊ ਝੜ ਜਾਂਦਾ ਉਹਦੇ ਨਾਲ ਫਿਰ ਤੱਕ ਆ ਗਿਆ ਆਤਮਾ ਦਾ ਫਿਰ ਤੱਕ ਤੋਂ ਬਿਨਾਂ ਗਈ ਜੇ ਦੁਆ ਜਿਹੜੂ ਨਹੀਂ ਪਾਇਆ ਹੋਇਆ ਦਿਆਗ ਪਾ ਸੰਤੋਖ ਸੂਤ ਵਾਲਾ ਜਦ ਗੱਡੀ ਸਾਧ ਵਟ ਵਾਲਾ ਫਿਰ ਆਤਮਾ ਦਾ ਬੇਤਕਾ ਗਈ ਜਿਹੜੂ ਤੋਂ ਬਿਨਾਂ ਚਲੀ ਗਈ ਨਾ ਉਹਦੀ ਪਛਾਣ ਕਿਵੇਂ ਹੋਊ ਵੀ ਬ੍ਰਾਹਮਣ ਦਾ ਛੇਲਾ ਕੌਣ ਹੈ ਜੋਗੀ ਦਾ ਛੇਲਾ ਕੌਣ ਹੈ ਕਹਾਣਿਆਂ ਨੂੰ ਪਛਾਣ ਕਿਵੇਂ ਹੋਊਗੀ ਇੱਥੇ ਦਾ ਪਛਾਣ ਹੈਗੀ ਤੇ ਪਛਾਣ ਦਾ ਗਾਹਾਂ ਚਾਹੀਦੀ ਹੈ ਧਰਮ ਦੀ ਫਾਇਦਾ ਤਾਂ ਗਾਹਾਂ ਹੋਣਾ ਲਾਭ ਤਾਂ ਗਾਹਾਂ ਹੋਣਾ ਜਾ ਕੇ ਧਰਮ ਦਾ ਜਿੱਥੇ ਧਰਮ ਦਾ ਲਾਭ ਹੋਣਾ ਉੱਥੇ ਤਾਂ ਦਿਸ਼ਾਦੀ ਕੋਈ ਦਿੱਤੀ ਆਪਣੀ ਨਾਲ ਲਿਆਣ ਵਾਲੀ ਉੱਥੇ ਤਾਂ ਇਸਾਈ ਨੇ ਵੀ ਚਲਾ ਜਾਣਾ ਉੱਥੇ ਪਛਾਣ ਇਸਾਈ ਦੀ ਤਾਂ ਹੈ ਜੇ ਕੁਝ ਇੱਥੋਂ ਦਿਸ਼ਾਦੀ ਅੱਡ ਲਾ ਕੇ ਦੇਗਾ ਨਿਸ਼ਾਨੀ ਕੋਈ ਨਹੀਂ ਉੱਥੇ ਤਾਂ ਸਾਰੇ ਇੱਕੋ ਜਿਹੇ ਆ ਫਿਰ ਆ ਸਰੀਰ ਵੀ ਨਹੀਂ ਉੱਥੇ ਤਾਂ ਜੋਤ ਸਾਰਿਆਂ ਦੀ ਇੱਕ ਉੱਥੇ ਮੋਮਬਤੀਆਂ ਲਾਇਓ ਚੱਕ ਕੇ ਜਾਲ ਕੇ ਸਾਰਿਆਂ ਤੋਂ ਫਿਰ ਪਛਾਣ ਕੇ ਦਿਖਾਇਓ ਵੀ ਚਰਚ ਵਿੱਚੋਂ ਕਿਹੜੀ ਮੋਮਬਤੀ ਆਈ ਹੈ ਇੱਕ ਕੁੱਟ ਚੋਂ ਲੈ ਜਾਓ ਕੱਢ ਕੇ ਇੱਕ ਚਰਚ ਵਿੱਚੋਂ ਜਾਲ ਲਿਆਓ ਇੱਕ ਮਸਜਿਦ ਚੋਂ ਜਾਲ ਲਿਆਓ ਇੱਕ ਗੁਰਦੁਆਰੇ ਚੋਂ ਜਾਲ ਲਿਆਓ ਇੱਕ ਮੰਦਰ ਚੋਂ ਜਾਲ ਲਿਆਓ ਇੱਕ ਤੇ ਬੋਧੀਆਂ ਦੇ ਜੈਨੀਆਂ ਦੇ ਅੱਡ ਅੱਡ ਜਾਲ ਲਿਆਓ ਫਿਰ ਉਹਨਾਂ ਨੂੰ ਉੱਥੇ ਰੱਖ ਦਿਓ ਬਾਹਰ ਨਿਕਲ ਜਾ ਦੂਏ ਆਦਮੀ ਨੂੰ ਕਹੋ ਪਛਾਣ ਵੀ ਕਿਹੜੀ ਗੁਰਦੁਆਰੇ ਚ ਲਿਆਇਆ ਸੀ ਕਿਹੜੀ ਮਸੀਤ ਚ ਲਿਆਇਆ ਸੀ ਪਛਾਣ ਲੋ ਬਈ ਉਹਦੇ ਇੱਕੋ ਡੱਬੇ ਦੀਆਂ ਨੇ ਸਾਰੀਆਂ ਮੋਮਬਤੀਆਂ ਜਿਹੜੇ ਲੈ ਨੇ ਸ਼ਾਇਦ ਉਹ ਵੀ ਭੁੱਲ ਜਾਣ ਕਿਹੜੀ ਸੀ ਪਛਾਣ ਤਾਂ ਹੋਊਗੀ ਜੇ ਉਹਦੇ ਕੁਝ ਵਿੱਚ ਨਿਸ਼ਾਨੀ ਲੱਗੀ ਹੋਊ ਅਲੱਗ ਜੇ ਕਿਸੇ ਨੂੰ ਹਰੇ ਰੰਗ ਦਾ ਧਾਗਾ ਬੰਨ ਦਈਏ ਕਿਸੇ ਨੂੰ ਲਾਲ ਰੰਗ ਦਾ ਧਾਗਾ ਬੰਨਦੀ ਹੈ ਕਿਸੇ ਨੂੰ ਪੀਲੇ ਰੰਗ ਦਾ ਧਾਗਾ ਬੰਨਦੀ ਹੈ ਫਿਰ ਪਛਾਣ ਲੂਗਾ ਉਹ ਨਿਸ਼ਾਨੀ ਦਾ ਲਾ ਕੇ ਭੇਜ ਮੈਨੂੰ ਜਿਹਦੇ ਉਹਦੀ ਨਿਸ਼ਾਨੀ ਦਾ ਲਾਈ ਹੈ ਜਿਹਦੇ ਉਹਦੀ ਨਿਸ਼ਾਨੀ ਇਹ ਜੀ ਲਾ ਜਿਹੜੀ ਧੁਰ ਤੱਕ ਦਰਗਾਹ ਤੱਕ ਜਾਵੇ ਨਾਲ ਗੱਲ ਇਹ ਹੈ ਸਿੱਖੀ ਦੀ ਨਿਸ਼ਾਨੀ ਗੁਰਮਤਿ ਹੈ ਜੇ ਗੁਰ ਮਤ ਲੈ ਲਈ ਨਾ ਗੁਰ ਕੀ ਮਤ ਤੂੰ ਲੈ ਹੋਏ ਆਣੇ ਭਗਤ ਬਿਨਾ ਉਹ ਡੂਬੇ ਸਿਆਣੇ ਉਹ ਗਿਆਨ ਗਾ ਉਹ ਹੈ ਭਗਉਤੀ ਉਹ ਨਾਲ ਹੈ ਨਾਲ ਕੀ ਹੈ ਭਗਉਤੀ ਭਗਤ ਭਗਵੰਤ ਦਾ ਰੰਗ ਉਹਦਾ ਰੰਗ ਵੱਖਰਾ ਰੰਗ ਵੱਖਰਾ ਨਾ ਜੇ ਮੋਮਬਤੀਆਂ ਦੇ ਰੰਗ ਅੱਡ ਅੱਡ ਨੇ ਆਪੇ ਪਛਾਣ ਕਿਹੜੀ ਕਿੱਥੋਂ ਆਈ ਹੈ ਜੇ ਰੰਗ ਇੱਕ ਹੈ ਫਿਰ ਕੋਈ ਪਛਾਣ ਨਹੀਂ ਨਿਗੋਰਿਆਂ ਦਾ ਰੰਗ ਇੱਕ ਹੁੰਦਾ ਸਾਰਿਆਂ ਦਾ ਜਿਹੜੇ ਨਿਗੋਰੇ ਨੇ ਨਾ ਤਾਂ ਹੀ ਨਾ ਉਮਰ ਹੈ ਉੱਤੇ ਕੋਈ ਪਛਾਣ ਨਹੀਂ ਹੈ ਨਿਗੋਰੇ ਦੀ ਨਿਗੋਰੇ ਦਾ ਹੈ ਨੋਬਰਾ ਗੁਰੂ ਵਾਲਿਆਂ ਦੀ ਪਛਾਣ ਹੈ